ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸੰਗੀ ਜੋਗੀ ਨਾਰ ਲਮਟਾਣੀ ਉਰਜ ਰਹੀ ਰੰਗ ਰਸ ਮਾਣੀ ਕਿਰਤ ਸੰਯੋਗੀ ਭੈ ਇਕਤਰਾ ਕਰਤੇ ਭੋਗ ਵਿਲਾਸਾਏ ਜੋ ਪਿਰ ਕਰੈ ਸੋ ਧਨ ਤਤ ਮਾਨੈ ਫਿਰ ਤਨਹਿ ਸਿਗਾਰ ਰਖੈ ਸੰਗਾਨੈ ਮਿਲ ਏਕਤਰ ਵਸੈ ਦਿਨ ਰਾਤੀ ਪ੍ਰਿਉ ਦੇ ਤਨਹਿ ਦਿਲਾਸਾਏ ਧਨ ਮਾਗੈ ਪ੍ਰਿਉ ਬਹੁ ਵਿਦ ਧਾਵੈ ਜੋ ਪਾਵੈ ਸੋ ਆਣ ਦਿਖਾਵੈ ਏਕ ਵਸਤ ਕੋ ਪਹੁਤ ਨਾ ਸਾਕੈ ਧਨ ਰਾਤੀ ਭੂਖ ਹੈ ਤਨ ਕਰੈ ਬਿਨੋ ਦੋ ਕਰ ਜੋ ਰਹਿ ਪ੍ਰਿਆ ਪ੍ਰਦੇਸ ਨਾ ਜਾਹੋ ਵਸੋ ਘਰ ਮੋਰੈ ਐਸਾ ਬਣਜ ਕਰੋ ਗ੍ਰਹਿ ਭੀਤਰ ਜਿਤ ਉਤਰੈ ਭੂਖ ਪਿਆਸਾ ਹੈ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਦਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੇ ਤਉ ਧਨ ਪਿਰ ਆਨੰਦ ਹੈ ਤਾਨੇ ਅੰਧੀ ਫਿਰ ਚਪਲ ਸਿਆਨਾ ਪੰਚ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹਾਓ ਸੋ ਪਾਇਓ ਸਤਿਗੁਰੂ ਪਾਸਾਹੇ ਤਾਨ ਕਹੈ ਤੂੰ ਵਸ ਮੈਂ ਨਾਲੇ ਪ੍ਰਿਆ ਸੁਖਵਾਸੀ ਬਾਲ ਗੋਪਾਲੇ ਤੁਝੈ ਬਿਨਾ ਹੋ ਕਿਤ ਹੀ ਨ ਲੇਖੈ ਵਚਨ ਦੇਹ ਛੋੜ ਨਾ ਸਾਏ ਫਿਰ ਕਹਾ ਹਉ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ ਜਿਚਰ ਰਾਖੈ ਤੇ ਚਿਰ ਤੁਮ ਸੰਗ ਰਹਾਣਾ ਜਾ ਸੱਦੇ ਤਾਂ ਊਠ ਸਿਧਾਸਾ ਹੈ ਜੋ ਪ੍ਰੇ ਬਚਨ ਕਹੇ ਤਨ ਸਾਚੇ ਧਨ ਕਛੂ ਨਾ ਸਮਝੈ ਚੰਚਲ ਕਾਚੇ ਬਹੁਰ ਬਹੁਰ ਪੇਰੀ ਸੰਗ ਮਾਗੈ ਉਹ ਬਾਤ ਜਾਣਾ ਕਰ ਹਾਸਾ ਏ ਆਈ ਆਗਿਆ ਪ੍ਰਭ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸਿਧਾਇਓ ਛੂਟਨ ਮਾਟੀ ਦੇਖ ਨਾਨਕ ਮਿਥਨ ਮੋਹਾਸਾ ਏ ਰੇ ਮਨ ਲੋਭੀ ਸੁਣ ਮਨ ਮੇਰੇ ਸਤਗੁਰ ਸੇਵ ਦਿਨ ਰਾਸ ਦੇਰੇ ਬਿਨ ਸਤਗੁਰ ਪਛ ਮੂਏ ਸਾਖਤ ਨਿਗੁਰੇ ਗਲ ਜਮ ਫਾਸਾਏ ਮਨ ਮੁਖ ਆਵੈ ਮਨ ਮੁਖ ਜਾਵੈ ਮਨ ਮੁਖ ਫੇਰ ਫੇਰ ਝੋਟਾ ਖਾਵੈ ਜਿਤਨੇ ਨਰਕ ਸੇ ਮਨ ਮੁਖ ਭੋਗੈ ਗੁਰਮੁਖ ਲੇਪ ਨਾ ਸਾਹੇ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾਏ ਹਉ ਬਲਿਹਾਰੀ ਸਤਿਗੁਰ ਪੂਰੇ ਸਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖਦਾਤਾ ਵਿਛੜ ਨਾ ਕਦ ਹੀ ਜਾਸਾਏ ਗੁਣ ਨਿਧਾਨ ਕਿਛ ਕੀਮ ਨਾ ਪਾਈ ਘਟ ਘਟ ਪੂਰ ਰਹਿਓ ਸਭ ਠਾਈ ਨਾਨਕ ਸਰਣ ਦੀਨ ਦੁਖ ਪੰਜਨ ਹਉ ਰੇਣ ਤੇਰੇ ਜੋ ਦਾਸਾਏ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰੈ ਆਨੰਦ ਆਨੰਦੀ ਮੇਰਾ ਘਟ ਘਟ ਪੂਰਨ ਸਿਰ ਸਿਰਹਿ ਨਬੇਰਾ ਸਿਰ ਸਾਹਾ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਦ ਦਇਆਲਾ ਪ੍ਰਗਟ ਰਹਿਓ ਪ੍ਰਭ ਸਰਬੂਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾ ਹੈ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੈ ਦਿਨ ਰਾਤੀ ਆਪੇ ਸੁਣ ਸੁਣ ਭੀਜਾ ਹੈ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜੀਨਾ ਸਾਚਾ ਸਾਈ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ ਤਪਾਵ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏਕੋ ਆਪ ਤੂ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾਜਾ ਅੰਤਰਵਾਰ ਸਭ ਕੇ ਜਾਣੈ ਆਪੇ ਹੀ ਆਪ ਪਤੀਜਾ ਹੈ ਤੂੰ ਵਡ ਰਸੀਆ ਤੂੰ ਵਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੂਖ ਸਾਜ ਕਰ ਤੇਰਾ ਅਮਿਓ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਤੁਝੈ ਤੇ ਹੋਵੈ ਤੇ ਦਾਨ ਸਭ ਸਹਿ ਜੰਤ ਲੋਵੈ ਟੋਟ ਨਾ ਆਵੈ ਪੂਰ ਭੰਡਾਰੈ ਤ੍ਰਿਪਤ ਰਹੇ ਆਗੀ ਜਾਹੇ ਜਾਚਹਿ ਸਿੱਧ ਸਾਧਿਕ ਮਨਵਾਸੀ ਜਾਚਹਿ ਜਿਤੀ ਸਦੀ ਸੁਖਵਾਸੀ ਇਕ ਦਾਤਾਰ ਸਗਲ ਹੈ ਜਾਚਿਕ ਦੇਹ ਦਾਨ ਸ੍ਰਿਸ਼ਟੀ ਜਾਹੇ ਕਰਹਿ ਭਗਤਿ ਅਰੁਣੰਗ ਅਪਾਰਾ ਖਿਨ ਥਾਪ ਥਾਪਨ ਹਾਰਾ ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮਨ ਭਗਤੀ ਜਾਹੇ ਜਿਸ ਦੇਹ ਦਰਸ ਸੋਈ ਤੁਦ ਜਾਣੈ ਉਹ ਗੁਰ ਕੈ ਸਬਦ ਸਦਾ ਰੰਗ ਮਾਣੈ ਚਤਰ ਸਰੂਪ ਸਿਆਣਾ ਸੋਈ ਜੋ ਮਨ ਤੇਰਾ ਭਾਵੀ ਜਾਹੇ ਜਿਸ ਚੀਤ ਆਵਹਿ ਸੋ ਵੇ ਪ੍ਰਵਾਹਾ ਜਿਸ ਚੀਤ ਆਵਹਿ ਸੋ ਸਾਚਾ ਸਾਹਾ ਜਿਸ ਚੀਤ ਆਵਹਿ ਤਿਸ ਭਉ ਕੇਹਾ ਅਵਰ ਕਹਾ ਕਿਛ ਕੀ ਜਾਹੇ ਤ੍ਰਿਸ਼ਨਾ ਬੂਜੀ ਅੰਤਰ ਠੰਡਾ ਗੁਰ ਪੂਰੈ ਲੈ ਟੂਟਾ ਗੰਢਾ ਸੁਰਤ ਸ਼ਬਦ ਰਿਦ ਅੰਤਰ ਜਾਗੀ ਅਮਿਓ ਝੋਲ ਝੋਲ ਪੀ ਜਾਹੇ ਮਰੈ ਨਾਹੀ ਸਦ ਸਦ ਹੀ ਜੀਵੈ ਅਮਾਰ ਭਇਆ ਅਬਿਨਾਸੀ ਥੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰ ਦੂਰ ਕੀਆ ਭਰਮੀ ਜਾਹੇ ਪੂਰੇ ਗੁਰ ਕੀ ਪੂਰੀ ਬਾਣੀ ਪੂਰੈ ਲਾਗਾ ਪੂਰੇ ਮਹਿ ਸਮਾਣੀ ਚੜੈ ਸੁਆਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀ ਜਾਹੇ ਬਾਰਹਾ ਕੰਚਨ ਸੁਧ ਕਰਾਇਆ ਨਦਰ ਸਰਾਬ ਵਨੀਸ ਚੜਾਇਆ ਪਰਖ ਖਜ਼ਾਨਾ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਹੇ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਦਾ ਕੁਰਬਾਨੀ ਸੰਤ ਸੰਗ ਮਹਾ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਹੇ ਮਾਰੂ ਮਹੱਲਾ ਪੰਜਵਾ ਸੋਲਹੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਗੋਬਾਲ ਗੁਰ ਗੋਵਿੰਦਾ ਗੁਰ ਦਇਆਲ ਸਦਾ ਬਖਸ਼ਿੰਦਾ ਗੁਰ ਸਾਸਤ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਗੁਰ ਸਿਮਰਤ ਸਭ ਕੇ ਨਾਸ ਹੈ ਗੁਰ ਸਿਮਰਤ ਜਮ ਸੰਗ ਨਾ ਫਾਸੈ ਗੁਰ ਸਿਮਰਤ ਮਨ ਨਿਰਮਲ ਹੋਵੈ ਗੁਰ ਕਾਟੇ ਅਪਮਾਨ ਆਹੇ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀ ਦਾਨ ਆਹੇ ਗੁਰਦੁਆਰੇ ਹਰ ਕੀਰਤਨ ਸੁਣੀਐ ਸਤਿਗੁਰ ਭੇਟੇ ਹਰ ਜਸ ਮੁਖ ਭਣੀਐ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਾਹ ਦੇਵੈ ਮਾਨਾ ਹੈ ਅਗਮ ਗੋਚਰ ਗੁਰੂ ਦਿਖਾਇਆ ਭੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਕੋ ਬਿਗੜ ਨ ਭਗਤੀ ਹਰ ਪੂਰ ਦੜਾਇਆ ਗਿਆਨਾ ਹੈ ਗੁਰ ਦ੍ਰਿਸ਼ਟਾਇਆ ਸਭਨੀ ਠਾਈ ਜਲ ਥਲ ਭੂਰ ਰਹਾ ਗੋਸਾਈ ਊਚ ਊਨ ਸਭ ਏਕ ਸਮਾਨਾ ਮਨ ਲਾਗਾ ਸਾਜ ਧਿਆਨ ਨਾਹੇ ਗੁਰ ਮਿਲਿਆ ਸਭ ਤ੍ਰਿਸ਼ਨ 부ਜਾਈ ਗੁਰ ਮਿਲਿਆ ਨਾਹ ਜੋ ਹੈ ਮਾਈ ਸਤ ਸੰਤੋਖ ਦਿਆ ਗੁਰ ਪੂਰੈ ਨਾਮ ਅੰਮ੍ਰਿਤ ਪੀ ਪਾਣਾ ਹੈ ਗੁਰ ਕੀ ਬਾਣੀ ਸਭ ਮਾਹਿ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜਪੀ ਤੇ ਸਭ ਨਿਸਤਰੇ ਤਿਨ ਪਾਇਆ ਨੇ ਥਾਨਾ ਹੈ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਜੋ ਕਿਛ ਕਰੇ ਸੋ ਆਪਣ ਭਾਣੈ ਸਾਧੂ ਧੂਰ ਜਾਚੈ ਜਨ ਤੇਰੇ ਨਾਨਕ ਸਤਿਗੁਰੂ ਵਾਨਾਹੇ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਨਿਰੰਜਨ ਪ੍ਰਭ ਨਿਰੰਕਾਰਾ ਸਭ ਵਰਤੈ ਆਪ ਨਿਰਾਰਾ ਵਰਨ ਜਾਤ ਚੇਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟ ਉਪਾਏ ਦਾ ਲਖ 84 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁਖ ਪਾਏ ਦਾ ਕੀਤਾ ਹੋਵੇ ਤਿਸ ਕਿਆ ਕਹੀਐ ਗੁਰਮੁਖ ਨਾਮ ਪਦਾਰਥ ਲਈਐ ਜਿਸ ਆਪ ਭੁਲਾਏ ਸੋਈ ਭੁਲੈ ਸੋ ਬੂਝੈ ਜਿਸੈ 부ਝਾਏ ਦਾ ਹਰਖ ਸੋ ਕਾ ਨਗਰ ਇਹੋ ਕੀਆ ਸੇ ਉਬਰੇ ਜੋ ਸਤਗੁਰ ਸਰਣੀਆ ਤ੍ਰਿਹਾ ਗੁਣਾ ਤੇ ਰਹਿ ਨਿਰਾਰਾ ਸੋ ਗੁਰਮੁਖ ਸੋ ਬਾਪਾਏ ਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀ ਜੈ ਸੋ ਬੰਧਨ ਪੈਰੇ ਕਰੁੱਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ ਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਾਹ ਪਤ ਸਿਓ ਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਸਿਆ ਪ੍ਰਭ ਕੀਆ ਨਿਚਲ ਏਕ ਆਪ ਅਬਨਾਸੀ ਸੋ ਨੇਚਲ ਜੋ ਤਿਸੈ ਧਿਆਏ ਦਾ ਹਰ ਕਾ ਸੇਵਕ ਸੋ ਹਰਿ ਜੇਹਾ ਭੇਦ ਨ ਜਾਣਹੁ ਮਾਨਸ ਦੇਹਾ ਜਿਉ ਜਲ ਤਰੰਗ ਉਠੈ ਬਹੁ ਭਾਤੀ ਫਿਰ ਸਲਲੈ ਸਲਲ ਸਮਾਏ ਦਾ ਇਕ ਜਾਚਕ ਮੰਗੈ ਦਾਨ ਦੁਆਰੈ ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ ਦੇਹੋ ਦਰਸ ਜਿਤ ਮਨ ਤ੍ਰਿਵਤਾ ਸੈ ਹਰ ਕੀਰਤਨ ਮਨ ਠਹਰਾਏ ਦਾ ਰੂੜੋ ਠਾਕੁਰ ਕਿਤੈ ਵਸ ਨ ਆਵੈ ਹਰ ਸੋ ਕਿਤ ਕਰੇ ਜੇ ਹਰ ਕਿਆ ਸੰਤਾ ਭਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਏ ਦਾ ਜਿੱਥੈ ਆਉ ਘਟ ਆਏ ਬਨਤ ਹੈ ਪ੍ਰਾਣੀ ਤਿੱਥੈ ਹਰ ਧਿਆਈਐ ਸਾਰਿੰਗ ਪਾਣੀ ਜਿਥੈ ਪੁੱਤਰ ਕਲਤਰ ਨ ਬੇਲੀ ਕੋਈ ਤਿੱਥੈ ਹਰਿ ਆਪ ਛਡਾਏ ਦਾ ਵੱਡਾ ਸਾਹਿਬ ਅਗਮ ਥਾਹਾ ਕਿਉ ਮਿਲਿਆ ਪ੍ਰਵੇ ਪ੍ਰਵਾਹ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਏ ਦਾ ਹੁਕਮ ਬੂਝੈ ਸੋ ਸੇਵਕ ਆਇ ਬੁਰਾ ਭਲਾ ਦੇ ਸੰਸਰ ਸਹੀਐ ਹਉ ਮੈਂ ਜਾਏ ਤਾ ਏਕੋ ਬੂਝੈ ਸੋ ਗੁਰਮੁਖ ਸਾਜ ਸਮਾਏ ਦਾ ਹਰ ਕੇ ਭਗਤ ਸਦਾ ਸੁਖ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਰਹਿਬੋ ਭਾਤੀ ਜੋ ਪਿਤਾ ਪੂਤ ਲਾਡ ਆਏ ਦਾ ਅਗਮ ਗੋਚਰ ਕੀਮਤ ਨਹੀਂ ਪਾਈ ਤਾ ਮਿਲਿਆ ਜਾਂ ਲੈ ਮਿਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਾਣ ਕਉ ਜਿਨ ਤੁਰ ਮਸਤਕ ਲੇਖ ਲਿਖਾਏ ਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟੋ ਪਾਇ ਧਰੀ ਸਭ ਧਰਨਾ ਜਨ ਨਾਨਕ ਸਰਣ ਪਿਆ ਹਰ ਦਵਾਰੈ ਹਰਿ ਭਾਵੈ ਲਾਜ ਰਖਾਏ ਦਾ ਮਾਰੂ ਸੋਰਹਿ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋਤੀ ਸੈ ਸੋ ਏਕੋ ਤੂ ਹੈ ਬਾਣੀ ਤੇਰੀ ਸ਼ਰਵਣ ਸੁਣੀਐ ਦੂਜੀ ਅਵਰ ਨ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਉਪਾਏ ਰਚਿਓਨ ਪਾਸਾਰਾ ਆਪੇ ਘਟ ਘਟ ਸਾਰਣਾ ਇੱਕ ਉਪਾਏ ਵਰ ਦਰਵਾਰੀ ਇੱਕ ਉਦਾਸੀ ਇੱਕ ਘਰ ਬਾਰੀ ਇਕ ਭੂਖੇ ਇਕ ਤ੍ਰਿਪਤ ਅਘਾਏ ਸਭ ਸਹਿ ਤੇਰਾ ਪਾਰਣਾ ਆਪੇ ਸਤ ਸਤ ਸਤ ਸਾਚਾ ਓਦ ਓਦ ਭਗਤਨ ਸੰਗਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਉਪਸਾਰਨਾ ਸਦਾ ਸਦਾ ਸਦ ਹੋਵਣ ਹਾਰਾ ਊਚਾ ਅਗਮਾਥਾਉ ਅਪਾਰਾ ਊਣੇ ਭਰੇ ਭਰੇ ਭਾਰੇ ਊਣੇ ਇਹ ਚਲਤ ਸੁਆਮੀ ਕੇ ਕਾਰਣਾ ਮੁਖ ਹੀ ਸੱਚੇ ਸਾਹਾ ਨੈਣੀ ਪੇਖਾ ਮਥਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਕਰ ਕਰ ਵੇਖਾ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਵਾ ਜਹ ਬੈਸੈ ਪ੍ਰਭ ਪਾਸੇ ਆਨੰਦ ਮੰਗਲ ਹਰ ਚਲਤ ਤਮਾਸੇ ਗੁਣ ਗਾਵੇ ਅਨਹ ਧੁਨ ਬਾਣੀ ਤਹ ਨਾਨਕ ਦਾਸ ਸਿਤਾਰਨਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖਾ ਖੇਲ ਪਾਰਾ ਆਪ ਉਪਾਇ ਉਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੋਏ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸੁਆਮੀ ਅਗਮ ਅਪਾਰ ਨਾਮ ਤੁਧ ਬਿਨ ਦੂਜੇ ਕੇ ਸਾਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਝ ਜਨ ਭੈ ਨਿਹਾਲਾ ਇਹ ਭਗਤਾ ਕੀ ਘਾਲਨਾ ਗੁਰੂ ਉਪਦੇਸ਼ ਜਪਿਆ ਮਨ ਸਾਚਾ ਗੁਰੂ ਉਪਦੇਸ਼ ਰਾਮ ਰੰਗ ਰਾਚਾ ਗੁਰੂ ਉਪਦੇਸ਼ ਟੁੱਟੈ ਸਭ ਬੰਧਨ ਇਹੋ ਪਰਮ ਮੋਹ ਪਰ ਜਾਲਣਾ ਜਹ ਰਾਖੈ ਸੋਈ ਸੁਖਾਨਾ ਸਾਜੇ ਹੋਏ ਸੋਈ ਭਲਮਾਨਾ ਬਿਨ ਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਾਲਣਾ ਡਰ ਚੁਕੇ ਬਿਨ ਸੇ ਅੰਧਿਆਰੇ ਪ੍ਰਗਟ ਭੈ ਪ੍ਰਪੁਰਖ ਨਿਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾਥ ਤਿਸ ਘਾਲਣਾ ਐਸਾ ਕੋੜ ਭਾਗੀ ਆਇਆ ਆਠ ਬਾਰ ਦਿਨ ਖਸਮ ਤੇ ਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਣਾ ਇਹ ਬਖਸ਼ੀਸ ਖਸਮ ਤੇ ਪਾਵਾ ਆਠ ਪਾਹਰ ਕਰ ਜੋੜ ਧਿਆਵਾ ਨਾਮ ਜਪੀ ਨਾਮ ਸਾਹ ਸਮਾਵਾ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮੁਹਾਰਾ ਝੂਠ ਪਸਾਰਾ ਜਗ ਮੈਂ ਕੋਈ ਰਹਿਣ ਨ ਪਾਏ ਨੇਚਲ ਏਕ ਨਾਰਾਇਣਾ ਗੁਰ ਪੂਰੇ ਕੀ ਪਉ ਸਰਣਾਈ ਮੋਹ ਸੋਗ ਸਭ ਪਰਮ ਮਿਟਾਈ ਏਕੋ ਮੰਤਰ ਦ੍ਰਿੜਾਏ ਔਖਦ ਸਚ ਨਾਮ ਰਿਦ ਗਾਇਣਾ ਜਿਸ ਨਾਮੈ ਕਉ ਤਰ ਬੋ ਦੇਵਾ ਸਗਲ ਭਗਤ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਪੰਜਨ ਸੋ ਗੁਰ ਪੂਰੇ ਤੇ ਪਾਇਣਾ ਹੋਰ ਦੁਆਰਾ ਕੋਈ ਨ ਸੂਝੈ ਤ੍ਰਿਭਵਨ ਧਾਵੈ ਤਾਂ ਕਿਛੂ ਨ ਬੂਝੈ ਸਤਿਗੁਰ ਸਾਹੋ ਭੰਡਾਰ ਨਾਮ ਜਿਸ ਇਹੋ ਰਤਨ ਤਿਸੈ ਤੇ ਪਾਇਣਾ ਜਾਗੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨ ਪਾਵਹਿ ਮੀਤਾ ਸਤਪੁਰਖ ਗੁਰ ਪਰਮੇਸ਼ਰ ਜਿਸ ਭੇਟ ਪਾਰ ਪਰਾਇਣਾ ਪਾਜ ਆਦ ਲੋੜ ਹੈ ਮਨ ਪਿਆਰੇ ਕਾਮ ਧੇਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰੈ ਪੰਚ ਧਾਤੂ ਭੈ ਪਾਰ ਬ੍ਰਹਮ ਹੋਵੈ ਨਿਰਮਲਾ ਤੂ ਪਾਰਸ ਜਾ ਭੇਟੈ ਗੁਰ ਪੂਰਾ ਤਾ ਪਾਰਸ ਪਰਸ ਵਿਖਾਇਣਾ ਕਈ ਬੈਕੁੰਠ ਨਾਹੀ ਲਵੈ ਲਾਗੇ ਮੂਤ ਬਪੜੀ ਭੀ ਗਿਆਨੀ ਤਿਆਗੇ ਏਕੰਕਾਰ ਸਤਗੁਰ ਤੇ ਪਾਈਐ ਹੋ ਬਲ ਬਲ ਗੁਰ ਦਰਸਾਇਣਾ ਗੁਰ ਕੀ ਸੇਵ ਨ ਜਾਣਾ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲਏ ਸੋ ਸੇਵਕ ਜਿਸ ਵੱਡ ਭਾਗ ਮਥਾਇਣਾ ਗੁਰ ਕੀ ਮਹਿਮਾ ਵੇਦ ਨ ਜਾਣਾ ਹੈ ਤੁਛ ਮਾਤ ਸੁਣ ਸੁਣ ਵਖਾਣਾ ਹੈ ਪਾਰ ਬ੍ਰਹਮ ਅਪਰੰਪਰ ਸਤਗੁਰ ਜਿਸ ਸਿਮਰਤ ਮਨ ਸੀਤ ਲਾਇਣਾ ਜਾ ਕੀ ਸੋਏ ਸੁਣੀ ਮਨ ਜੀਵੈ ਹਿਰਦੈ ਵਸੈ ਤਾ ਠੰਡਾ ਥੀਵੈ ਗੁਰ ਮੁਖੋ ਅਲਾਏ ਤਾ ਸੋਭਾ ਪਾਏ ਤਿਸ ਜਮ ਕੈ ਪੰਥ ਨ ਪਾਇਣਾ ਸੰਤਨ ਕੀ ਸਰਣ ਆਈ ਪੜਿਆ ਜਿਉ ਪ੍ਰਾਨ ਤਨ ਆਗੈ ਧਰਿਆ ਸੇਵਾ ਸੁਰਤ ਨ ਜਾਣਾ ਕਾਈ ਤੂੰ ਕਰਹੁ ਦਇਆ ਕਿਰਮਾਇਣਾ ਨਿਰਗੁਣ ਕੋ ਸੰਗ ਲਿਓ ਰਲਾਏ ਕਰ ਕਿਰਪਾ ਮੁਝ ਢਾਲੈ ਲਾਏ ਪੱਖਾ ਫੇਰੋ ਪੀਸੋ ਸੰਤ ਆਗੈ ਚਰਨ ਧੋਏ ਸੁਖ ਪਾਇਣਾ ਬਹੁਤ ਦੁਆਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨ ਆਇਆ ਸਦਾ ਸਦਾ ਸੰਤਾ ਸੰਗ ਰਾਖੋ ਇਹੋ ਨਾਮ ਦਾਨ ਦੇਵਾਇਣਾ ਭਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰੂ ਪੂਰੇ ਸੂਖ ਸਾਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਮਰੈ ਧਰਤੀ ਅਰ ਆਕਾਸਾ ਸਿਮਰੈ ਚੰਦ ਸੂਰਜ ਗੁਣ ਤਾਸਾ ਪਉਣ ਪਾਣੀ ਬੈ ਸੰਤਰ ਸਿਮਰੈ ਸਿਮਰੈ ਸਗਲ ਉਪਾਰ ਜਨਾ ਸਿਮਰੈ ਖੰਡ ਦੀਪ ਸਭ ਲੋਆ ਸਿਮਰੈ ਪਾਤਾਲ ਪੁਰੀਆ ਸੱਚ ਸੋਆ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ਸਿਮਰਹਿ ਬ੍ਰਹਮੇ ਵਿਸ਼ਨ ਮਹੇਸਾ ਸਿਮਰਹਿ ਦੇਵਤੇ ਕੋੜ ਤੇ ਤੀਸਾ ਸਿਮਰਹਿ ਜਖ ਦੈਤ ਸਭ ਸਿਮਰਹਿ ਅਗਣਤ ਨਾ ਜਾਈ ਜਸ ਗਨਾਮ ਸਿਮਰੈ ਪਸ ਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਔਧੂਤਾ ਲਤਾ ਬਲੀ ਸਾਗ ਸਭ ਸਿਮਰੈ ਰਵ ਰਹਾ ਸੁਆਮੀ ਸਭ ਮਨਾ ਸਿਮਰੈ ਥੂਲ ਸੂਖਮ ਸਭ ਜਨਤਾ ਸਿਮਰੈ ਸਿਧ ਸਾਧਿਕ ਹਰਿਮੰਤਾ ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰੈ ਨਰ ਨਾਰੀ ਆਸਰਮਾ ਸਿਮਰੈ ਜਾਤਿ ਜੋਤ ਸਭ ਵਰਨਾ ਸਿਮਰਹਿ ਗੁਣੀ ਚਤੁਰ ਸਭ ਵੇਤੇ ਸਿਮਰਹਿ ਰਹਿਣੀ ਅਰਦਿਨਾ ਸਿਮਰਹਿ ਘੜੀ ਮੂਰਤ ਪਲ ਨਿਮਖਾ ਸਿਮਰਹਿ ਕਾਲ ਅਕਾਲ ਸੋਚੀ ਸੋਚਾ ਸਿਮਰੈ ਸੋਣ ਸਾਸਤ ਸੰਜੋਗਾ ਅਲਖ ਨ ਲਖਿਆ ਇਕ ਖਿਨਾਬ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਵਹੁ ਜਨਮ ਪਦਾਰਥ ਸੋ ਜਿਨਾ ਜਾ ਕੈ ਮਨ ਬੂਠਾ ਪ੍ਰਭ ਆਪਣਾ ਪੂਰੈ ਕਰਮ ਗੁਰ ਕਾ ਜਪ ਜਪਨਾ ਸਰਵ ਨਿਰੰਤਰ ਸੋ ਪ੍ਰਭ ਜਾਤਾ ਬਹੁੜ ਨਾ ਜੋਨੀ ਭਰਮ ਰੁਨਾ ਗੁਰ ਕਾ ਸ਼ਬਦ ਵਸੈ ਮਨ ਜਾਕੈ ਦੂਸ ਦਰਦ ਪ੍ਰਮ ਤਾਕਾ ਭਾਗੈ ਸੂਖ ਸਾਜ ਆਨੰਦ ਨਾਮ ਰਸ ਅਨਹਦ ਬਾਣੀ ਸਾਜ ਧੁਨਾ ਸੋ ਧਨਵੰਤਾ ਜਿਨ ਪ੍ਰਭ ਧਿਆਇਆ ਸੋ ਪਤੀਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਉਠਾ ਸੋ ਪੂਰ ਕਰਮਾ ਨਾ ਛਿਨਾ ਜਾਲ ਥਲ ਮਹੀਲ ਸੁਆਮੀ ਸੋਈ ਅਵਰ ਨ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰ ਨ ਦੀਸੈ ਏਕ ਬਿਨਾ ਉਚੇ ਤੇ ਉੱਚਾ ਦਰਬਾਰਾ ਕਹਣ ਨ ਜਾਈ ਅੰਤ ਨ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਅਤੁਲ ਨ ਜਾਈ ਕਿਆ ਮਿਨਾ ਤੂ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰ ਨ ਕੋਈ ਬੀਆ ਆਦ ਮਾਦੇ ਅੰਤ ਪ੍ਰਭ ਤੂ ਹੈ ਸਗਲ ਪਸਾਰਾ ਤੁਮ ਤਨਾ ਜਮ ਦੂਤ ਤਿਸ ਨਿਕਟ ਨ ਆਵੈ ਸਾਧ ਸੰਗ ਹਰ ਕੀਰਤਨ ਗਾਵੈ ਸਗਲ ਮਨੋਰਥ ਤਾਕੇ ਪੂਰਨ ਜੋ ਸ਼੍ਰਵਣੀ ਪ੍ਰਭ ਕਾ ਜਸ ਸੁਨਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗੈਰ ਗੰਭੀਰਾ ਕਹੋ ਨਾਨਕ ਸੇਈ ਜਨ ਊਤਮ ਜੋ ਪਾਵ ਹੈ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖ ਦਾਨਾ ਨਾਮ ਹੋ ਮਿਹਰਬਾਨਾ ਹਰ ਦਾਤਾ ਜੀਏ ਜੰਦ ਭੇਖਾਰੀ ਜਨ ਬਾਂਛਾ ਜਾ ਚੰਗਨਾ ਮਾਗੋ ਜਨ ਧੂਰ ਪਰਮ ਗਤਿ ਪਾਵੋ ਜਨਮ ਜਨਮ ਕੀ ਮੈਲ ਮਿਟਾਵੋ ਦੀਰਘ ਰੋਗ ਮਿਟਾਰਿਆ ਔਖਦੇ ਹਰ ਨਿਰਮਲ ਰਾਪੈ ਮੰਗਨਾ ਸ਼ਰਵਣੀ ਸੁਣੋ ਬਿਮਾਲ ਜਸ ਸੁਆਮੀ ਏਕਾ ਓਟ ਤਜੋ ਬਿਖ ਕਾਮੀ ਨਿਵ ਨਿਵ ਪਾਏ ਲਗੋ ਦਾਸ ਤੇਰੇ ਕਰ ਸੁਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੇ ਹਰਿ ਤੇਰੇ ਮਿਟਾ ਕਮਾਤੇ ਆਪ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂਤ ਤਜ ਤੰਗਨਾ ਚਰਨ ਕਮਲ ਜਾ ਬੋਇਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰ ਸੰਤ ਨਿਵਾਸੀ ਬਾਹੜ ਜੋਨ ਨਨੰਗਨਾ ਦਾਸ ਦਾਸਨ ਕੋ ਕਰ ਲਿਓ ਗੋਪਾਲਾ ਕਿਰਪਾ ਨਿਧਾਨ ਦੀਨ ਦਇਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗਨਾ ਮਾਨ ਤਨ ਅਰਪ ਧਰੀ ਹਰਿ ਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾ ਸੋਈ ਪ੍ਰਤਿਪਾਲਕ ਹੱਥ ਤਿਆਗੀ ਹੋ ਮੈਂ ਹੰਤਨਾ ਜਲ ਥਲ ਪੂਰਨ ਅੰਤਰ ਜਾਮੀ ਘੜ ਘੜ ਰਵਿਆ ਅਛਲ ਸੁਆਮੀ ਪਰਮ ਪੀਤ ਖੋਈ ਗੁਰ ਪੂਰੈ ਏਕ ਰਵਿਆ ਸਰਬੰਗਨਾ ਜਤ ਕਤ ਵੇਖੋ ਪ੍ਰਭ ਸੁਖ ਸਾਗਰ ਹਰਿ ਤੋਟ ਭੰਡਾਰ ਨਹੀਂ ਰਤਨਾਗਰ ਅਗਾਹ ਅਗਾਹ ਕਿਛ ਮਿਤ ਨਹੀਂ ਪਾਈ ਐ ਸੋ ਬੂਜੈ ਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਜਹਾ ਕਰ ਗਹਿ ਕਾੜ ਲੀਏ ਪ੍ਰਭ ਆਪਣਾ ਅਮਿਓ ਧਾਰ ਦ੍ਰਿਸ਼ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਆਦੇ ਮਾਦੇ ਅੰਤ ਪ੍ਰਭ ਰਵਿਆ ਤ੍ਰਿਸ਼ਨ 부ਜੀ ਭਰ ਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਦ ਬਖਸੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੇਖਾ ਸੋ ਸਭ ਕੇ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮਹਿ ਕਰਾਇਓ ਸਰਨ ਸਹਾਈ ਸੰਤਾ ਤਨਾ ਜਾਚਕ ਜਾਚੈ ਤੁਹੈ ਅਰਾਧਾ ਪਤਿਤ ਪਾਵਨ ਪੂਰਨ ਪ੍ਰਭ ਸਾਦਾ ਏਕੋ ਦਾਨ ਸਰਬ ਸੁਖ ਗੁਣ ਨੇ ਦੇ ਆਨ ਮੰਗਣ ਦੇਹ ਕਿੰਚਨਾ ਕਾਇਆ ਪਾਤਰ ਪ੍ਰਭ ਕਰਣਾ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰਿ ਬਾਣੀ ਮਨ ਨਾਮ ਜੀਠੈ ਰੰਗਨਾ ਸੋਲਾ ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕੁਰ ਚੜਿਆ ਅਨੰਦ ਬਿਨੋਦ ਹਰਿ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰਿ ਨਾਮ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਹੋ ਸੇਵਕ ਕੀਤਾ ਜਿਉ ਪਿੰਡ ਸਭ ਤੇਰਾ ਰੀਤਾ ਕਰਨ ਕਰਾਉਣ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਛ ਅਸਾੜਾ ਤੂੰ ਹੈ ਪਠਾਏ ਤਾ ਜਗ ਮੈਂ ਆਏ ਜੋ ਤੁਧ ਪਾਣਾ ਸੇ ਕਰਮ ਕਮਾਏ ਤੁਝ ਦੇ ਬਾਹਰ ਕਿਛੂ ਨਾ ਹੋਆ ਤਾਪੀ ਨਾਹੀ ਕਿਛ ਕਾੜਾ ਊਹਾ ਹੁਕਮ ਤੁਮਾਰਾ ਸੁਣੀਐ ਈਆ ਹਰ ਜਸ ਤੇਰਾ ਭਣੀਐ ਆਪੇ ਲੇਖ ਅਲੇਖਾ ਆਪੇ ਤੁਮ ਸਿਉ ਨਾਹੀ ਕਿਛ ਝਾੜਾ ਤੂੰ ਪਿਤਾ ਸਭ ਬਾਰਗ ਥਾਰੇ ਜਿਉ ਹੈ ਤਿਉ ਖੇਲਣ ਹਾਰੇ ਉਜੜ ਮਾਰਗ ਸਭ ਤੁਮ ਹੀ ਕੀਨਾ ਚੱਲੈ ਨਾਹੀ ਕੋ ਵੀ ਪਾੜਾ ਇਕ ਬੈਸਾਇ ਰਖੇ ਗ੍ਰਹਿ ਅੰਤਰੇ ਇਕ ਪਠਾਏ ਦੇਸ ਦਸੰਤਰ ਇਕ ਹੀ ਕੋ ਘਾਸ ਇਕ ਹੀ ਕੋ ਰਾਜਾ ਇਨ ਮਹਿ ਕਈਐ ਕਿਆ ਕੂੜਾ ਕਮਨ ਸੁ ਮੁਕਤੀ ਕਮਨ ਸੁ ਨਰਕਾ ਕੌਣ ਸਹਿ ਸਾਰੀ ਕੌਣ ਸੁ ਭਗਤਾ ਕਵਣ ਸੋ ਦਾਨਾ ਕਵਣ ਸੋ ਹੋਛਾ ਕਵਣ ਸੋ ਸੁਰਤਾ ਕਵਣ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸਹਿ ਸਾਰੀ ਹੁਕਮੇ ਭਗਤਾ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰ ਧੜਾ ਸਾਗਰ ਕੀਨਾ ਹੱਥ ਤੁਮ ਭਾਰਾ ਇਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ ਇਕ ਨਾ ਪਾਰ ਲੰਘਾਵੇ ਆਪੇ ਸਤਿਗੁਰ ਜਿਨ ਕਾ ਸੱਚ ਬੇੜਾ ਕੌਤਕ ਕਾਲ ਇਹ ਹੁਕਮ ਪਠਾਇਆ ਜੀ ਅਜੰਤ ਉਹ ਪਾਇ ਸਮਾਇਆ ਵੇਖੈ ਵਿਖਸੈ ਸਭ ਰੰਗ ਮਾਣੇ ਰਚਨ ਕੀਨਾ ਇਕ ਆਖਾੜਾ ਵੱਡਾ ਸਾਹਿਬ ਵੱਡੀ ਨਾਈ ਵਰਦਾ ਧਾਰ ਵੱਡੀ ਜਿਸ ਜਾਈ ਅਗਮ ਗੋਚਰ ਬੇਅੰਤਾ ਤੋਲਾ ਹੈ ਨਾਹੀ ਕਿਛ ਆਹਾੜਾ ਕੀਮਤ ਕੋਇ ਨ ਜਾਣਾ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੋ ਗਿਆਨੀ ਆਪੇ ਧਿਆਨੀ ਆਪ ਸਤਵੰਤਾ ਅਤਿ ਗਾੜਾ ਕੇਤੜਿਆ ਦਿਨ ਗੋਤ ਕਹਾਇਆ ਕੇਤੜਿਆ ਦਿਨ ਸੁਨ ਸਮਾਇਆ ਕੇਤੜਿਆ ਦਿਨ ਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਵਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸਿਵ ਵਰਤਾਇਨ ਅੰਤਰ ਆਪੇ ਸੀਤਲ ਠਾਰ ਗੜਾ ਜਿਸੈ ਨਿਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੇ ਤਿਸੀ ਸੁਖ ਤਿਸੀ ਠਕੁਰਾਈ ਤਿਸੈ ਨਾ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦੇ ਮਾਧੇ ਅੰਤ ਪ੍ਰਭ ਸੋਈ ਹਾਥ ਤਿਸੈ ਕੈ ਨੇ ਵੇੜਾ ਤਿਸੈ ਸਰੀਕ ਨਾਹੀ ਰੇ ਕੋਈ ਕੇਸੀ ਬੁਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੂਜ ਖੜਾ ਮਾਰੂ ਮਹੱਲਾ ਪੰਜਵਾ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਾਧਸੂਦਨ ਦਾਮੋਦਰ ਸੁਆਮੀ ਰਿਖੀਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰਜਿਓ ਅਸੁਰ ਸੰਘਾਰੇ ਜਗ ਜੀਵਨ ਅਬਨਾਸੀ ਠਾਕਰ ਘਟ ਘਟ ਵਾਸੀ ਹੈ ਸੰਗਾ ਤਰਨੀ ਤਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰਾਇਣ ਬਾਵਣ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚੱਕਰ ਪਾਣੀ ਦਰਸ ਅਨੂਪਿਆ ਸਾਸ ਨੇਤਰ ਮੂਰਤ ਹੈ ਸਾਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਛਲ ਅਨਾਥਾ ਨਾਥੇ ਗੋਪੀਨਾਥ ਸਗਲ ਹੈ ਸਾਥੇ ਬਾਸ ਦੇਵ ਨਿਰੰਜਨ ਦਾਤੇ ਵਰਨ ਨਾ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਤੀ ਲੱਜਾ ਨਿਵਾਰ ਉਧਾਰਨ ਕਮਲਾ ਕੰਤ ਕਰਹਿ ਕੰਤੂਹਲ ਅਨੰਦ ਬੇਨੋਦੀ ਨੇ ਸੰਗਾ ਅਮੋਗ ਦਰਸ਼ਨਿਆ ਜੁਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਾਓ ਅਵਿਨਾਸੀ ਅਵਗਾਤੇ ਅਗੋਚਰ ਸਭ ਕਿਛ ਤੁਝੀ ਹੈ ਲੱਗਾ ਸ੍ਰੀ ਰੰਗ ਪੈ ਕੁੰਠ ਕੇ ਵਾਸੀ ਮਛ ਕਛ ਪੂਰਮ ਆਗਿਆ ਔਤਰਾਸੀ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜ ਹੈ ਸੋ ਹੋਏਗਾ ਨਿਰਾਹਾਰੀ ਨਿਰਵੈਰ ਸਮਾਇਆ ਤਾਰ ਖੇਲ ਚਤਰਭੁਜ ਕਹਾਇਆ ਸਾਵਲ ਸੁੰਦਰ ਰੂਪ ਬਣਾਵੈ ਬੇਨ ਸੁਣਤ ਸਭ ਮੋਹੈਗਾ ਬਨ ਮਾਲਾ ਵਿਭੂਖਨ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਨ ਸੰਖ ਚੱਕਰ ਗਦਾ ਹੈ ਧਾਰੀ ਮਹਾ ਸਾਰਥੀ ਸਤ ਸੰਗਾ ਪੀਤ ਪੀਤ ਅੰਬਰ ਤ੍ਰਿਭਵਨ ਤਣੀ ਜਗੰਨਾਥ ਗੋਪਾਲ ਮੁਖਿ ਭਣੀ ਸਾਰਿੰਗ ਧਰ ਭਗਵਾਨ ਬੀਠਲਾ ਮੈਂ ਗਣਤ ਨਾ ਆਵੇ ਸਰਵੰਗਾ ਨੇਹ ਕੰਟਕ ਨੇ ਕੇਵਲ ਕਈਐ ਤਨੰਜੈ ਜਲ ਥਲ ਹੈ ਮਹੀਐ ਮਿਰਤ ਲੋਕ ਪਿਆਲ ਸਮੀਪਤ ਆਸਥਿਰ ਥਾਨ ਜਿਸ ਹੈ ਭੱਗਾ ਪਤਿਤ ਪਾਵਨ ਦੁਖ ਪੈ ਪੰਜਨ ਅਹੰਕਾਰ ਨਿਵਾਰਨ ਹੈ ਭਵ ਖੰਡਨ ਭਗਤੀ ਤੋ ਖਿਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿਗਾ ਨਿਰੰਕਾਰ ਅਛਾਲੇ ਡੋਲੋ ਜੋਤ ਸਰੂਪੀ ਸਭ ਜਗ ਮੋਲੋ ਸੋ ਮਿਲੈ ਜਿਸ ਆਪ ਮਿਲਾਏ ਆਪਹੁ ਕੋਈ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਉ ਚਰਾਵੇ ਬਾਨਾ ਆਪ ਪਾਵੈ ਆਪ ਖਪਾਵੈ ਤੁਧ ਲੇਪ ਨਹੀਂ ਇਕ ਤਿਲ ਰੰਗਾ ਏਕ ਜੀਹੀ ਗੁਣ ਕਵਣ ਬਖਾਨੈ ਸਾਸਪਨੀ ਸੇਖ ਅੰਤ ਨਾ ਜਾਣੈ ਨਾਵਤਨ ਨਾਮ ਜਪੈ ਦਿਨ ਰਾਤੀ ਇਕ ਗੁਣ ਨਾਹੀ ਪ੍ਰਭ ਕਹਿ ਸੰਗਾ ਓਟ ਗਹੀ ਜਗਤ ਪਿਤ ਸਰਣਾਇਆ ਭੈ ਭੈ ਕੇ ਜਮ ਦੂਤ ਦੁੱਤਰ ਹੈ ਮਾਇਆ ਹੋ ਕਿਰਪਾ ਇੱਛਾ ਕਰਿ ਰਾਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਇਕ ਮਾਗੋ ਦਾਨ ਗੋਬਿੰਦ ਸੰਤਰੇਨਾ ਮਸਤਿ ਲਾਏ ਪਰਮ ਪਦ ਪਾਵੋ ਜਿਸ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖਦਾਤੇ ਤਿਨ ਸਾਧੂ ਚਰਨ ਰਹਿ ਹਿਰਦੈ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸਬਦ ਮਨ ਵਾਜੰਗਾ ਕੀਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੂਰਬਲਾ ਕਹੋ ਨਾਨਕ ਭਗਤ ਪਏ ਸਰਣਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤ ਮਿਲ ਤੂੰ ਹੈ ਜਾਣੈ ਤੂੰ ਆਪੇ ਕਥੈ ਤੈ ਆਪ ਖਾਣੈ ਨਾਨਕ ਦਾਸ ਦਾਸਨ ਕੋ ਕਰਿਓ ਹਰਿ ਭਾਵੈ ਦਾਸਾ ਰਾਖ ਸੰਗਾ ਮਾਰੂ ਮਹੱਲਾ ਪੰਜਵਾ ਅੱਲਾ ਅਗੋ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲ ਦਰਾ ਸੱਚ ਨਿਵਾ ਯਕੀਨ ਮੁਸੱਲਾ ਮਨਸਾ ਮਾਰ ਨਿਵਾਰਿਓ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਸਰਾ ਸਰੀਅਤ ਲੇ ਕੰਮਾ ਭਉ ਤਰੀਕਤ ਤਰਕ ਖੋਜ ਟੋਲਾ ਮਾਰ ਮਾਰਫਤ ਮਨ ਮਾਰਹੁ ਅਬਦਾਲਾ ਮਿਲਹੁ ਹਕੀਕਤ ਜਿਤ ਫਿਰ ਨਾ ਮਰਾ ਕੁਰਾਨ ਕਤੇਵ ਦਿਲ ਮਾਹਿ ਕਮਾਹੀ ਦਸੋ ਰਾਤ ਰਖੋ ਬਦ ਰਾਹੀ ਪੰਚ ਮਰਦ ਸਿਦਕ ਲੇ ਬਾਧੋ ਖੈਰ ਸਬੂਰੀ ਕਬੂਲ ਪਰਾ ਮੱਕਾ ਮਿਹਰ ਰੋਜਾ ਪੈ ਖਾਕਾ ਪਿਸ ਪੀਰ ਲਫ਼ਜ਼ ਕਮਾਏ ਅੰਦਾਜ਼ਾ ਹੂਰ ਨੂਰ ਮੁਸਕ ਖੁਦਾਇਆ ਬੰਦਗੀ ਅੱਲਾ ਆਲਾ ਹੁਜਰਾ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੋਧੈ ਸੋਈ ਹਾਜੀ ਸੋ ਮੁੱਲਾ ਮਲਹੂਨ ਨਿਵਾਰੈ ਸੋ ਦਰਵੇਸ਼ ਜਿਸ ਸਿਫਤ ਧਰਾ ਸਭੇ ਵਗ ਸਭੇ ਕਰ ਵੇਲਾ ਖਾਲਕ ਯਾਦ ਦਿਲੈ ਮੈਂ ਮੌਲਾ ਤਸਬੀ ਯਾਦ ਕਰੋ ਦਸ ਮਰਦਨ ਸੁਨਤ ਸੀਲ ਬੰਧਾਨ ਬਰਾ ਦਿਲ ਮਹਿ ਜਾਣੋ ਸਭ ਫਿਰ ਹਾਲਾ ਖਿਲਖਾਨਾ ਬਰਾਦਰ ਹਮੂ ਜੰਜਾਲਾ ਮੀਰ ਮਲਕ ਉਮਰੇ ਖਾਨ ਆਜਾ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜੈ ਹਲੇਮੀ ਚੌਥਾ ਖੈਰੀ ਪੰਜਵੈ ਪੰਜੇ ਇਕਤ ਮੁਕਾਮੈ ਇਹ ਪੰਜ ਵਖਤ ਤੇਰੇ ਅਪਰ ਪਰਾ ਸਗਲੀ ਜਾਨ ਕਰੋ ਫਾ ਬਾਦੇ ਅਮਲ ਛੋੜ ਕਰੋ ਹੱਥ ਪੂਜਾ ਖੁਦਾਏ ਏਕ ਬੁਝ ਦੇਵੋ ਬਾਂਗਾ ਬੁਰਗੂ ਬਰ ਖੁਰਦਾਰ ਖਰਾ ਹੱਕ ਹਲਾਲ ਬਖੋਰਾ ਖਾਣਾ ਦਿਲ ਦਰਿਆਉ ਧੋਵੋ ਮੈ ਲਾਣਾ ਪੀਰ ਪਛਾਣਾ ਭਿਸਤੀ ਸੋਈ ਅਜਰਾਈਲ ਨ ਦੋਇ ਠਰਾ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸੇ ਮਾਨ ਹਕੀਨਾ ਨਾ ਪਾਕ ਪਾਕ ਕਰ ਹਦੂਰ ਦੀ ਸਾ ਸਾਬਦ ਸੂਰਤ ਦਸਤਾਰ ਸਿਰਾ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜਾ ਜਿਉ ਕੁਸਮ ਪਾਟ ਕਿਉ ਪਾਕ ਹਰਾਮ ਜਾ ਕਉ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਰਨ ਕਰਨ ਕਰੀਮਾ ਸਿਫਤ ਮੁਹੱਬਤ ਅਥਾਰੀ ਮਾ ਹੱਕ ਹੁਕਮ ਸੱਚ ਖੁਦਾਇਆ ਬੁਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾ ਪਾਰ ਬ੍ਰਹਮ ਸਭ ਊਜ ਬਿਰਾਜੇ ਆਪੇ ਥਾਪ ਥਾਪੇ ਸਾਜੇ ਪ੍ਰਭ ਕੀ ਸਰਨ ਗਾਤ ਸੁਖ ਪਾਈਐ ਕਿਛ ਭਉ ਨਾ ਵਿਆਪੈ ਬਾਲਕਾ ਗਰਭ ਅਗਨ ਮੈਂ ਜਿਨਹਿ ਉਬਾਰਿਆ ਰਕਤ ਕਿਰਮ ਮਹਿ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤਿਪਾਲਿਆ ਉਹ ਸਗਲ ਘਟਾ ਕਾ ਮਾਲਕਾ ਚਰਨ ਕਮਲ ਸਰਨਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਾਪੇ ਹਾਰ ਹਰ ਭਉ ਨਹੀਂ ਕਾਲ ਕਾ ਸਮਰੱਥ ਅਕਥ ਗੋਚਰ ਦੇਵਾ ਜੀਏ ਜਨ ਸਭਤਾ ਕੀ ਸੇਵਾ ਅੰਡਜ ਜੇ ਰਜ ਸੇ ਤਜ ਉਤਪਜ ਬਹੁ ਪ੍ਰਕਾਰੀ ਪਾਲਕਾ ਤਿਸੈ ਪ੍ਰਾਪਤ ਹੋਏ ਨਿਧਾਨਾ ਆਰਾਮ ਨਾਮ ਰਸ ਸੰਤਨ ਮਾਨਾ ਕਰ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇ ਸਾਲ ਕਾ ਆਦੇ ਅੰਤੇ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਭ੍ਰਮ ਭਉ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਘਾਲ ਕਾ ਊਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋਰ ਵਾਲਾ ਬਾਸਨ ਮੇਟ ਨਿਵਾਸਨ ਹੋਈਐ ਕਲਮਲ ਸਗਲੇ ਜਾਲ ਕਾ ਸੰਤਾ ਕੀ ਇਹ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਾਸ ਸਾਸ ਆਰਾਧਨ ਹਰ ਹਰੇ ਕਿਉ ਸਿਮਰਤ ਕੀ ਜੈ ਆਲਕਾ ਜਹ ਦੇਖਾ ਤਹ ਅੰਤਰ ਜਾਮੀ ਨਿਮਖ ਨਾ ਵਿਸਰਉ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀਵੈ ਤੇਰੇ ਦਾਸਾ ਬਨ ਜਲ ਪੂਰਨ ਥਾਲਕਾ ਤਤੀ ਵਾਉ ਨ ਤਾਕਉ ਲਾਗੈ ਸਿਮਰਤ ਨਾਮ ਅਨੰਦਨ ਜਾਗੈ ਅਨੰਦ ਵਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨ ਤਾਲਕਾ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇਹ ਬ੍ਰਾ ਪ੍ਰੀਤਮ ਸੁਣ ਬੇਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰਾ ਦਾਸ ਅਪਾਰੇ ਤੇਰਾ ਰੰਗ ਰਤੇ ਤੁਧ ਜੇਹ ਬਿਰਲੇ ਕੇਈ ਭਾਲਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ ਮੇਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੋਈ ਏਕ ਦ੍ਰਿੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕਉ ਉਪਦੇਸ਼ ਨਿਰਮਾਲ ਕਾ ਤੁਧ ਵਿਣ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲਿਹਾਰੀ ਸਤਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਾਰ ਹਰਿ ਹਰਿ ਕਉ ਧਿਆਈ ਨਾਨਕ ਸੰਤ ਤੇਰਾ ਰੰਗ ਰਾਤੇ ਤੂ ਸਮਰੱਥ ਵਡਾਲ ਕਾ ਮਾਰੂ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰ ਪੂਰਾ ਖਿਨ ਖਿਨ ਨਮਸਕਾਰੀ ਤਨਵਨ ਅਰਪ ਅਰਬ ਧਰੀ ਸਭ ਆਗੈ ਜਗ ਮਹਿ ਨਾਮ ਸੁਹਾਵਣਾ ਸੋ ਠਾਕੁਰ ਕਿਉ ਮਨ ਹੋ ਵਿਸਾਰੇ ਜਿਉ ਪਿੰਡ ਦੇ ਸਾਜ ਸਵਾਰੇ ਸਾਸ ਗਰਾਸ ਸਮਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਤੇ ਮਿਰਥਾ ਕੋ ਨਾਹੀ ਆਠ ਪਾਰ ਹਰ ਰਖ ਮਨ ਮਾਹੀ ਸਾਧ ਸੰਗ ਪਾਜੇ ਅਚੁੱਤ ਸੁਆਮੀ ਦਰਗਾ ਸੋਭਾ ਪਾਵਣਾ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਾਹਿ ਸੁਖ ਨਉ ਨਿਧੀ ਸਰਬ ਕਲਿਆਣ ਜੀ ਮਨ ਮੈਂ ਚਾਹੈ ਮਿਲ ਸਾਧੂ ਸੁਆਮੀ ਰਾਵਣਾ ਸਾਸਤ ਸਿਮਰਤ ਵੇਦ ਵਖਾਣੀ ਜਨਮ ਪਦਾਰਥ ਜੀਤ ਪ੍ਰਾਣੀ ਕਾਮ ਕ੍ਰੋਧ ਨਿੰਦਾ ਪਰ ਹਰੀਐ ਹਰ ਰਸਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ ਪੂਰਨ ਪੂਰ ਰਹਾ ਦਿਨ ਰਾਤੀ ਜੋ ਜੋ ਜਪੈ ਸੋਈ ਵਡ ਪਾਗੀ ਨ ਜੋਨੀ ਪਾਵਣਾ ਜਿਸ ਨੂੰ ਵਿਸਰੈ ਪੁਰਖ ਵਿਧਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਅਕਿਰਤ ਕਣੈ ਕੋ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ ਜੀਉ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਮ ਮੈ ਰਾਖ ਨਿਵਾਜਿਆ ਤਿਸ ਸਿਓ ਪ੍ਰੀਤ ਛਾੜ ਅਨਰਾਤਾ ਕਾਹੂ ਸਿਰੈ ਨ ਲਾਵਣਾ ਧਾਰ ਅਨੁਗ੍ਰਹ ਸੁਆਮੀ ਮੇਰੇ ਘਟ ਘਟ ਵਸੈ ਸਭਨ ਕਹਿ ਨੇਰੇ ਹਾਥ ਹਮਾਰਾ ਕਛੁਐ ਨਾਹੀ ਜਿਸ ਜਨਾਏ ਤਿਸੈ ਜਨਾਵਣਾ ਜਾ ਕੈ ਮਸਤਕ ਧੁਰ ਲਿਖ ਪਾਇਆ ਤੇਸੀ ਪੁਰਖ ਨ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਣਾਈ ਦੂਸਰ ਰਵੈ ਨਾ ਲਾਵਣਾ ਆਗਿਆ ਦੂਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲੇ ਹੀ ਚੀਨੇ ਤਾਕੀ ਕੀ ਕੀਮਤ ਕਹਣ ਨ ਜਾਈ ਜਦ ਕਦ ਉਹੀ ਸਮਾਵਣਾ ਸੋਈ ਭਗਤ ਸੋਈ ਵਰਦਾਤਾ ਸੋਈ ਪੂਰਨ ਪੁਰਖ ਵਿਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਧੈ ਘਟੈ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕਹਿ ਆਪ ਵਿਣਾਵਣਾ ਕੂਪ ਤੇ ਸਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਧਾਰ ਰੱਖੇ ਕਰੇ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਣ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਪਹਿਲਾ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਾਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰੂ ਮਾਇ ਸਮਾਏ ਅਮੋਲ ਅਮੋਲ ਨ ਪਾਈਐ ਵਣਜ ਨ ਲੀਜੈ ਆਟੇ ਨਾਨਕ ਪੂਰਾ ਤੋਲ ਹੈ ਕਭੋ ਨ ਹੋਵੈ ਘਾਟ ਮਹੱਲਾ ਚੌਥਾ ਨਾਮ ਵਿਹੂਣੇ ਪਰਮ ਸਹਿ ਆਵਹਿ ਜਾਵਹਿ ਨੀਤ ਇਕ ਬੰਧੇ ਇਕ ਟੀਲਿਆ ਇਕ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਕ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸਾਜ ਸੰਜਮ ਮਤਿ ਉਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸ਼ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਉ ਮਿਲ ਦੋ ਰਹੈ ਸੱਚੇ ਧਰੇ ਪਿਆਰ ਵਿਚੋ ਮਲ ਕੱਟੇ ਆਪਣੀ ਕੁਲਾ ਕਾ ਕਰੇ ਉਧਾਰ ਗੁਨਾ ਕੀ ਰਾਜ ਸੰਗ੍ਰਹਿ ਆਪਗਣ ਕੱਢੈ ਵਿਡਾਰੇ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਭੈ ਤੇਰਾ ਡਰ ਨਾਹੇ ਗੁਰ ਕੈ ਸ਼ਬਦ ਸੰਤੋਖਿਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਇਥੈ 400 ਸਾਗਰ ਲਾਹਰੀ ਦੇ ਠਾਕ ਨਾ ਸੱਚੈ ਬੋਇਥੈ ਜੇ ਗੁਰ ਧੀਰਕ ਦੇ ਤਿਤ ਦਰ ਜਾਇ ਉਤਾਰਿਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਾਹ ਚੱਲੈ ਮਾਨ ਪੌੜੀ ਨੇਹ ਕੰਟਕ ਰਾਜ ਪੁੰਜ ਤੂੰ ਗੁਰਮੁਖ ਸੱਚ ਕਮਾਈ ਸੱਚਾ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰਿ ਜਾਪਣਾ ਹਰਿ ਸਿਉ ਬਣਾਈ ਐਥੈ ਸੁਖ ਦਾਤਾ ਮਨੁ ਸੈ ਅੰਤ ਹੋਏ ਸਖਾਈ ਹਰਿ ਸਿਉ ਪ੍ਰੀਤ ਉਪਜੀ ਗੁਰ ਸੋਝੀ ਪਾਈ ਸ਼ਲੋਕ ਮਹੱਲਾ ਪਹਿਲਾ ਭੂਲੀ ਭੂਲੀ ਮੈਂ ਫਰੀ ਪਾਦਰ ਕਹਿ ਨਾ ਕੋਏ ਪੁੱਛੋ ਜੈ ਸਿਆਣਿਆ ਦੁਖ ਘਟੈ ਮੇਰਾ ਕੋਏ ਸਤਿਗੁਰ ਸਾਚਾ ਮਨੁ ਸਹਿ ਸਾਜਨ ਉਤਹੀ ਠਾਏ ਨਾਨਕ ਮਨ ਤ੍ਰਿਵਦਾਸੀਐ ਸਿਫਤੀ ਸਾਚੈ ਨਾਇ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸ ਹੀ ਬਖਸ਼ ਲਏ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆ ਨਾਲ ਨਾ ਚੱਲੀ ਸਭ ਝੂਠ ਦਰਬ ਲਖਾ ਅਗਿਆਨੀ ਅੰਧ ਨਾ ਬੂਜੀ ਸਿਰ ਉਪਰ ਜਮ ਖੜ ਕਲਖਾ ਗੁਰ ਪ੍ਰਸਾਦੀ ਉਬਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰਖਾ ਸ਼ਲੋਕ ਮਹੱਲਾ ਤੀਜਾ ਜਿੰਨਾ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਣ ਜਾਵਣ ਦੋਕਣਾ ਕਦੇ ਨਾ ਚੂਕੈ ਚਿੰਦ ਕਾਪੜ ਪਛੋੜੀ ਪਛੋੜੀਐ ਘੜੀ ਮੋਹਤ ਆਲ ਨਾਨਕ ਸੱਚੇ ਨਾਮ ਬਿਨ ਸਿਰੋ ਨਾ ਚੁਕੈ ਜੰਜਾਲ ਮਹੱਲਾ ਤੀਜਾ ਭਵਨ ਢੂਡੀ ਸੱਜਣਾ ਹਉ ਮੈਂ ਬੁਰੀ ਜਗਤ ਨਾਚ ਰਹੀ ਅੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨੀਸਾਣੇ ਸਾਨਮੁਖ ਸਦਾ ਸੋਹਣੇ ਸੱਚਾ ਦਰ ਜਾਣੇ ਐਥੈ ਉਥੈ ਮੂਤਖੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ਸ਼ਲੋਕ ਮਹੱਲਾ ਪਹਿਲਾ ਮਾਲ ਕੁ ਚੱਜੀ ਮੜਵੜੀ ਕਾਲੀ ਮਨੋਕ ਸੁਧ ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਗੁਣ ਮੁੰਧ ਮਹੱਲਾ ਪਹਿਲਾ ਸਾਜ ਸ਼ੀਲ ਸਜ ਸੰਜਮੀ ਸਾ ਪੂਰੀ ਪਰਵਾਰ ਨਾਨਕ ਐਨਿਸ ਸਦਾ ਭਲੀ ਪਿਰ ਕਹਿ ਹੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਪਏ ਫਿਰ ਤ੍ਰਿਸ਼ਨਾ ਭੁਖ ਗਵਾਇਆ ਸ਼ਲੋਕ ਮਹੱਲਾ ਤੀਜਾ ਪੇਰ ਖੁਸੀਏ ਧਨ ਰਾਵੀਏ ਧਨ ਉਰ ਨਾਮ ਸੀਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੈ ਪਈਐ ਕੰਤ ਕੀ ਕੰਤੈ ਗਮ ਥਾਹੁ ਨਾਨਕ ਤਨ ਸੋ ਹਾਗਣੀ ਜੋ ਭਾਵੈ ਵੇ ਪ੍ਰਵਾਹ ਪੌੜੀ ਤਖਤ ਰਾਜਾ ਸੋਬੈ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖਿਆ ਹੈ ਦੂਜਾ ਭਾਏ ਦੁਖ ਹੋਈ ਕੀਤਾ ਕਿਆ ਸਾਲਾਹੀਐ ਜੇ ਜਾਦੇ ਬਿਲਮ ਨਾ ਹੋਈ ਨੇਚਰ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨੇਚਰ ਹੋਈ ਸ਼ਲੋਕ ਮਹੱਲਾ ਤੀਜਾ ਸਭਨਾ ਕਾ ਬ੍ਰੇਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੁਹਾਗਣੀ ਜੇ ਸਤਿਗੁਰੂ ਮਾਹਿ ਸਮਾਹੇ ਮਹੱਲਾ ਤੀਜਾ ਮਨ ਕੇ ਅਦਿਕ ਤਰੰਗ ਕਿਉ ਦਾ ਸਾਹਿਬ ਛੁਟਿਐ ਜੇ ਰਾਚੈ ਸਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟਿਐ ਜੇ ਚਿਤ ਲੱਗੈ ਸਾਚੇ ਪੌੜੀ ਹਰ ਕਾ ਨਾਮ ਮੋਲ ਹੈ ਕਿਉ ਕੀਮਤ ਕੀਜੈ ਆਪੇ ਸ੍ਰਿਸ਼ਟ ਸਭ ਸਾਜੀਵਨ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀਐ ਸਚ ਕੀਮਤ ਕੀਜੈ ਗੁਰ ਸਬਦੀ ਕਮਲ ਵਿਗਾਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਾਹਜ ਸਵੀਜੈ ਸ਼ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚ ਮਹੱਲਾ ਤੀਜਾ ਸਹਜ ਵਨਾਸਪਦ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਪੌੜੀ ਜੋ ਜਨ ਲੂਝੈ ਮਨੈ ਸਿਓ ਸੇ ਸੂਰੇ ਪ੍ਰਧਾਨਾ ਹਰਿ ਸੇਤੀ ਸਦਾ ਮਿਲ ਰਹੇ ਜਿਨੇ ਆਪ ਪਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਾਇ ਸਮਾਨਾ ਹਰ ਜਿਉ ਕਾ ਮਹਲ ਪਾਇਆ ਸਚ ਲਾਇ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਰਹਿ ਜਿਤਾਨਾ ਸ਼ਲੋਕ ਮਹਲਾ ਤੀਜਾ ਜੋਗੀ ਹੋਆ ਜਗ ਪਵਾ ਘਰ ਘਰ ਭੀਖਿਆ ਲਿਓ ਦਰਗਾਹ ਲੇਖਾ ਮੰਗਿਆ ਕਿਸ ਕਿਸ ਉੱਤਰ ਦੇਓ ਭੀਖਿਆ ਨਾਮ ਸੰਤੋਖ ਮੜੀ ਸਦਾ ਸਚ ਹੈ ਨਾਲੇ ਭੇਖੀ ਹਾਥ ਨਾ ਲੱਧਿਆ ਸਭ ਬੱਧੀ ਜਮਕਾਲੇ ਨਾਨਕ ਗੱਲਾ ਝੂਠਿਆ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗਿਆ ਸੋ ਦਰ ਸੇਵਿਓ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੀਵੜੇ ਅਵਰ ਨਾ ਕੋਏ ਤਿਸ ਸਰਣਾਈ ਛੂਟਿਐ ਲੇਖਾ ਮੰਗੈ ਨ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਦਾ ਸੱਚ ਹੈ ਤਨ ਮਨ ਵੀ ਸੱਚਾ ਹੋਏ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹਿ ਜਿਸ ਨੂੰ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਅਹੰਕਾਰ ਮਰਾ ਹੈ ਦੁਖ ਹੈ ਅੰਧੇ ਆਪ ਨਾ ਪਛਾਣਨੀ ਦੂਜਾ ਜਾਵ ਹੈ ਅਤਿ ਕ੍ਰੋਧ ਸਿਉ ਲੂਜਦੇ ਅੱਗੇ ਪਿਛੇ ਦੁਖ ਪਾਵਹਿ ਹਰ ਜਿਉ ਅਹੰਕਾਰ ਨਾ ਪਾਵੀ ਵੇਦ ਕੂਪ ਸੁਣਾਵਹਿ ਅਹੰਕਾਰ ਮੋਏ ਸੇ ਵਿਗਤੀ ਗਏ ਮਰ ਜਨਮ ਹੈ ਫਿਰ ਆਵਹਿ ਸ਼ਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਮ ਨਾ ਪਾਰ ਪਰਮ ਪਦਾਰਥ ਮੰਨ ਲੈ ਤਨ ਸਵਾਰਨ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰੇ ਤ੍ਰਿਸ਼ਨਾ ਛੋੜੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕਹਿ ਗਵਾਰ ਨਾਨਕ ਜੀ ਇਹੋ ਮਾਰੀਐ ਗੁਰ ਸਬਦੀ ਵਿਚਾਰ ਇਹੋ ਮਨ ਮਾਰਿਆ ਨਾਮ ਰਹਿ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰ ਭੇਟੈ ਸੋਏ ਪੌੜੀ ਦੋਵੈ ਤਰਕਾਉ ਪਾਈ ਓਨ ਵਿੱਚ ਸਖਤ ਸੇਵਾ ਸਾ ਸਕਦੀ ਕਿਨੈ ਨ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵਿਆ ਸਾਧ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋਧ ਦੇਖ ਊ ਹਰਿ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਵਲ ਜਾਸਾ ਸ਼ਲੋਕ ਮਹੱਲਾ ਤੀਜਾ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰੇ ਨਾਖਣ ਮਤੇ ਬੂਜੀਆ ਆਪਣਾ ਚੱਜ ਵਿਚਾਰ ਮਤ ਸੱਚਾ ਅਖਰ ਭੁੱਲ ਜਾ ਚੌਕਾ ਪਿਟੈ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਇ ਮਹੱਲਾ ਤੀਜਾ ਆਪ ਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਆਇਆ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਝੈ ਅਫਰਿਓ ਜਗ ਮਹਿ ਵਰਤਦਾ ਪਾਪੀ ਸੋ ਲੂਝੈ ਗੁਰ ਸਬਦੀ ਹਰ ਹੈ ਹਰ ਜਪ ਹਰ ਬੂਝੈ ਸੋ ਹਰ ਸਰਣਾਈ ਛੁਟਿਐ ਜੋ ਮਨ ਸਿਓ ਜੂਝੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਾ ਸੀਝੈ ਸ਼ਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਾ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸੇ ਇਸਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲਗੋ ਜੋਇ ਮਧੁਕੜੋ ਸਾਰੰਗ ਪਾਣ ਸੁਭਾਏ ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ ਪੌੜੀ ਮਨੁ ਕਾਲ ਵਿਆਪਦਾ ਮੋਹਿ ਮਾਇਆ ਲਾਗੇ ਖਿਨ ਮਹਿ ਮਾਰ ਸੀ ਭਾਏ ਦੂਜਾ ਠਾਗੇ ਫਿਰ ਵੇਲਾ ਹੱਥ ਨ ਆਵੀ ਜਮ ਕਾ ਡੰਡ ਲਾਗੇ ਤਿਨ ਜਾਂ ਡੰਡ ਨ ਲੱਗੀ ਜੋ ਹਰ ਨਿਵ ਜਾਗੇ ਸਭ ਤੇਰੀ ਤੁਧ ਛਡਾਵਣੀ ਸਭ ਤੁਦੈ ਲਾਗੇ ਸ਼ਲੋਕ ਮਹੱਲਾ ਪਹਿਲਾ ਸਰਬੇ ਜੋਏ ਅਗਛਮੀ ਦੂਖ ਨੇਰੋ ਆਥ ਕਾਲਰ ਲਾਦਸ ਸਰ ਲਾਗਣੋ ਲਾਭ ਨਾ ਪੂਜੀ ਸਾਥੇ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰ ਵਿਆਪਾਰ ਨਾਨਕ ਵਖਰ ਨਿਰਮਲੋ ਧਨ ਸਾਹੋ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪਿਰਾਨ ਲੈ ਮੋਟੋ ਠਾਕੁਰ ਮਾਣੇ ਮਾਥੈ ਉਭੈ ਜਮ ਮਾਰਸੀ ਨਾਨਕ ਮੇਲਣ ਨਾਮੇ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵਨਿਦ ਨਾਮ ਇਕ ਆਪੇ ਪਰਮ ਪੁਲਾਇਨ ਤਿਨ ਨੇਹ ਫਲ ਕਾਮ ਇਕਨੇ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇਕਨੀ ਸੁਣ ਕੇ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸ਼ਲੋਕ ਮਹੱਲਾ ਪਹਿਲਾ ਭੋਲ ਤਾਣੀ ਪੈ ਮਨ ਵਸੈ ਏਕਾ ਪਾਧਰ ਹੀੜ ਅਤ ਡਾਹਪਣ ਦੁਖ ਕਣੋ ਤੀਨੇ ਥਾ ਭਰੀੜ ਮਹੱਲਾ ਪਹਿਲਾ ਮੰਦਲ ਬੇਸੇ ਬਾਜਨੋ ਘਣੋ ਧੜਿਐ ਜੋਏ ਨਾਨਕ ਨਾਮ ਸੰਵਾਲ ਤੂੰ ਬੀਜੋ ਔਰ ਨਾ ਕੋਈ ਮਹੱਲਾ ਪਹਿਲਾ ਸਾਗਰ ਗੁਣੀ ਅਥਾਹੋ ਕਿਨ ਹਾਥਾਲਾ ਦੇਖਿਆ ਵੱਡਾ ਵੇ ਪ੍ਰਵਾਹ ਸਤਿਗੁਰ ਮਿਲੈ ਤਾ ਪਾਰ ਪਵਾ ਮਾਝੇ ਭਰ ਦੁਖ ਬਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁਖ ਪੌੜੀ ਜਿਨਨੀ ਅੰਦਰ ਪਾਲਿਆ ਗੁਰ ਸਭ ਸੁਹਾਵੈ ਜੋ ਇਛਨ ਸੋ ਪਾਏ ਦੇ ਹਰ ਨਾਮ ਧਿਆਵੈ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨ ਕਾ ਮਿਤ ਹੈ ਜਮ ਮਗ ਨ ਪਾਵੈ ਹਰ ਨਾਮ ਧਿਆਵੈ ਦਿਨ ਸਰਾਤ ਹਰਿ ਨਾਮ ਸਮਾਵੈ ਸ਼ਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਿਰਤ ਪਿਆਲੇ ਹੁਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਾਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹਉ ਮੂਆ ਮੈਂ ਮਾਰਿਆ ਪੌਣ ਵਹਿ ਦਰਿਆਉ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾ ਨਾਏ ਲੋਇਣ ਰਤੇ ਲੋਇਣੀ ਕੰਨੀ ਸੁਰ ਸਮਾਏ ਜੀਵ ਰਸਾਇਣ ਚੂਨੜੀ ਰਤੀ ਲਾਲ ਲਵਾਏ ਅੰਦਰ ਮੁਸਕ ਚ ਬੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮਹਿ ਨਾਮ ਨਿਦਾਨ ਹੈ ਨਾਮੋ ਨਾਲ ਚੱਲੈ ਇਹੋ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚਿਓ ਪੱਲੈ ਹਰ ਜਨ ਨੇੜ ਨ ਆਵੀ ਜਮ ਕੰਕਰ ਜਮ ਕੱਲੈ ਸੇ ਸਾਹ ਸਚੀ ਬਣ ਜਾਰਿਆ ਜਿਨ ਹਰ ਧਨ ਪੱਲੈ ਹਰ ਕਿਰਪਾ ਦੇ ਹਰ ਪਾਈਐ ਜਾ ਆਪ ਹਰ ਕੱਲੈ ਸਲੂਕ ਮਹੱਲਾ ਤੀਜਾ ਮਨ ਮੁਖ ਪਾਰੈ ਸਾਰ ਨਾ ਜਾਣਨੀ ਬਿਖ ਵਿਆਜੈ ਬਿਖ ਸੰਗ੍ਰਹਿ ਬਿਖ ਸੋ ਧਰੈ ਪਿਆਰ ਬਾਹਰੋ ਪੰਡਿਤ ਸਦਾਏ ਦੇ ਮਨੋ ਮੂਰਖ ਗਾਵਾਰ ਹਰਿ ਸਿਉ ਚਿਤ ਨ ਲਾਇਨੀ ਵਾਦੀ ਧਰਨ ਪਿਆਰ ਵਾਦਾ ਕੀਆ ਕਰਨ ਕਹਾਣੀਆ ਕੂੜ ਬੋਲ ਕਰਹਿ ਆਹਾਰ ਜਗ ਮਹਿ RAM ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨ ਜੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁਖ ਲੱਗਾ ਬਿਨ ਸੇਵਿਆ ਹੁਕਮ ਮੰਨੇ ਦੁਖ ਜਾਏ ਆਪੇ ਦਾਤਾ ਸੁਖੈਦਾ ਆਪੇ ਦੇ ਸਜਾਏ ਨਾਨਕ ਏ ਵੈ ਜਾਣੀਐ ਸਭ ਕੀਤੇ ਸਹਿ ਰਜਾਏ ਪੌੜੀ ਹਰੀ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇ ਤ੍ਰਿਪਤ ਨਾਹੀ ਦੂਜੈ ਭਰਮ ਭੁਲਾਇਆ ਹਉ ਮੈਂ ਦੁਖ ਪਾਹੀ ਬਿਨ ਕਰਮਾ ਕੀਉ ਨ ਪਾਈਐ ਜੇ ਬਹੁਤ ਲੋਚਾਹੀ ਆਵੇ ਜਾਏ ਜੰਮੈ ਮਰੈ ਗੁਰ ਸਬਦ ਛੁਟਾਹੀ ਆਪ ਕਰੈ ਕਿਸ ਆਖੀਐ ਦੂਜਾ ਕੋ ਨਾਹੀ ਸ਼ਲੋਕ ਮਹੱਲਾ ਤੀਜਾ ਇਸ ਜਗ ਮਹਿ ਸੰਤੀ ਧਨ ਖਟਿਆ ਜਿਨਾ ਸਤਿਗੁਰ ਮਿਲਿਆ ਪ੍ਰਵਿਆਇ ਸਤਿਗੁਰ ਸੱਚ ਦ੍ਰਿੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਇਆ ਭੁਖ ਲੱਥੀ ਸੁਖ ਵਸਿਆ ਮਨ ਆਏ ਜਿੰਨਾ ਕੋ ਤੁਰ ਲਿਖਿਆ ਤਿੰਨੀ ਪਾਇਆ ਆਏ ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਏ ਆਨ ਦਿਨ ਫਿਰਦਾ ਸਦਾ ਰਹੇ ਭੁਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵੀ ਨਾ ਸੁਖ ਵਸੈ ਮਨ ਆਏ ਸਦਾ ਚਿੰਤ ਚਿਤ ਉਦਾਰ ਹੈ ਸਾਸਾ ਕਦੇ ਨ ਜਾਏ ਨਾਨਕ ਬਿਨ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾ ਸ਼ਬਦ ਕਮਾਏ ਸਦਾ ਸਦਾ ਸੁਖਮੈ ਰਹੈ ਸੱਚੇ ਮਾਇ ਸਮਾਏ ਮਹੱਲਾ ਤੀਜਾ ਜਿਨ ਉਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰਹੁ ਭਾਏ ਰਹੋ ਤਿਸ ਬਿਨ ਅਵਰ ਨ ਕੋਏ ਖਾਣਾ ਸਬਦ ਚੰਗਿਆਇਆ ਜਿਤ ਖਾਧੈ ਸਦਾ ਤ੍ਰਿਪਤ ਹੋਏ ਪਹਿਨਣ ਸਿਫਤ ਸੁਨਾਏ ਹੈ ਸਦਾ ਸਦਾ ਉਹ ਉਜਲਾ ਮੈਲਾ ਕਦੇ ਨਾ ਹੋਏ ਸਾਜੇ ਸੱਚ ਧਨ ਖਟਿਆ ਥੋੜਾ ਕਦੇ ਨਾ ਹੋਏ ਦੇਹੀ ਨੂੰ ਸਭ ਸੀਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁਝਿਆ ਜਿਸਨੋ ਆਪ ਵਿਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸਬਦੀ ਜਾਪੈ ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਥ ਜਾਪੈ ਜਿਨ ਚਾਖਿਆ ਸੇ ਨਿਰਭਉ ਪੈ ਸੇ ਹਰ ਰਸ ਧਰਾਪੈ ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨ ਵਿਆਪੈ ਸ਼ਲੋਕ ਮਹਲਾ ਤੀਜਾ ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਈਐਨ ਜਿਸ ਨੂੰ ਨਦਰ ਕਰੇ ਮਹੱਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸਬਦੀ ਵਿਚਾਰੇ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸਬਦੀ ਦਰ ਜਾਣੀਐ ਅੰਦਰ ਮਹਲ ਅਸਰਾਉ ਖਰੇ ਪਰਖ ਖਜ਼ਾਨਾ ਭਾਈਨ ਖੋਟਿਆ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ ਸ਼ਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾਂ ਤੂੰ ਨਾਹੀ ਤੂੰ ਹੋਵਹਿ ਹਉ ਨਾਹੇ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹੇ ਬੇਨ ਗੁਰ ਤਤ ਨ ਪਾਈਐ ਅਲਖ ਵਸੈ ਸਭ ਮਾਹੇ ਸਤਿਗੁਰ ਮਿਲੈ ਤਾ ਜਾਣੀਐ ਜਾਂ ਸ਼ਬਦ ਵਸੈ ਮਨ ਮਾਹੇ ਆਪ ਗਿਆ ਭ੍ਰਮ ਪਉ ਗਿਆ ਜਨਮ ਮਰਨ ਦੁਖ ਜਾਹੇ ਗੁਰਮਤ ਅਲਖ ਲਖਾਈਐ ਊਤਮ ਮਤ ਤਰਾਹੇ ਨਾਨਕ ਸੋਹੰ ਹੰਸਾ ਜਪ ਜਾਪਹੁ ਤ੍ਰਿਭਵਨ ਤਿਸੈ ਸਮਾਹੇ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲਯੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਹਾ ਹਉਮੈ ਦੁਧਾ ਮਾਰੇ ਨਾਨਕ ਨਾਮ ਮੇਰਤੇ ਤੇ ਦੁਤਰ ਤਰੇ ਭਉ ਜਲ ਬਿਖਮ ਸੰਸਾਰੋ ਪੌੜੀ ਮਾਨੁਖੇ ਅੰਦਰ ਨਾ ਭਾਲਨੀ ਮੁਠੇ ਅਹੂ ਚਾਰੇ ਕੁੰਨਾ ਭਵ ਥਕੇ ਅੰਦਰ ਤਿਖ ਤੱਤੇ ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬੇਨ ਗੁਰ ਕਿਨੈ ਨਾ ਪਾਇਓ ਹਰਿ ਨਾਮ ਹਰ ਸੱਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸ਼ਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸੇ ਤਿਸੈ ਅਗੈ ਨਾਨਕਾ ਖਲੇ ਕੀਚੈ ਅਰਦਾਸ ਮਹੱਲਾ ਪਹਿਲਾ ਜਿਨ ਕੀਆ ਤਿਨ ਦੇਖਿਆ ਆਪੇ ਜਾਣੈ ਕਿਸ ਕਿਸਨੋ ਕਹੀਐ ਨਾਨਕਾ ਜਾ ਘਰ ਵਰਤੈ ਸਭ ਕੋਏ ਪੌੜੀ ਸਭੇ ਥੋਗ ਵਿਸਾਰ ਇੱਕੋ ਮਿਤ ਕਾਰੇ ਮਨ ਤਨ ਹੋਏ ਨਿਹਾਲ ਪਾਪਾ ਦਹਿ ਹਾਰੇ ਆਉਣ ਜਾਣਾ ਚੁੱਕੈ ਜਨਮ ਨਾ ਜਾਹੇ ਮਾਰੇ ਸਚ ਨਾਮ ਆਧਾਰੇ ਸੋਗ ਨਾ ਮੋਹੇ ਜਾਰੇ ਨਾਨਕ ਨਾਮ ਨਿਧਾਨ ਮਨ ਮਹਿ ਸੰਜ ਧਾਰੇ ਸ਼ਲੋਕ ਮਹੱਲਾ ਪੰਜਵਾ ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ ਮਹੱਲਾ ਪੰਜਵਾ ਮਾਇਆ ਸਾਥ ਨਾ ਚੱਲੀ ਕਿਆ ਲਵਟਾਵਹਿ ਅੰਧ ਗੁਰ ਕੇ ਚਰਨ ਧਿਆਏ ਤੂ ਤੂ ਟਹਿ ਮਾਇਆ ਬੰਧ ਪੌੜੀ ਪਾਣੈ ਹੁਕਮ ਨਾਇਓਨ ਪਾਣੈ ਸੁਖ ਪਾਇਆ ਪਾਣੈ ਸਤਿਗੁਰ ਮੇਲਿਓਨ ਪਾਣੈ ਸੱਚ ਧਿਆਇਆ ਪਾਣੇ ਜੀਵਡ ਹੋਰ ਦਾਤ ਨਾਹੀ ਸੱਚ ਆਖੇ ਸੁਣਾਇਆ ਜਿਨ ਕੋ ਪੂਰਵ ਲਿਖਿਆ ਤਿਨ ਸਚ ਕਮਾਇਆ ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ ਸ਼ਲੋਕ ਮਹੱਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ ਨਾਨਕ ਮੋਇਆ ਕਾ ਕਿਆ ਮਾਰਨਾ ਜੇ ਆਪ ਮਾਰੇ ਗੋਵਿੰਦ ਮਹੱਲਾ ਤੀਜਾ ਮਨ ਕੀ ਪੱਤਰੀ ਵਾਚਣੀ ਸੁਖੀ ਹੂੰ ਸੁਖ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ ਹਰ ਸਾ ਲਾਹੇ ਹਰ ਪੜੈ ਗੁਰ ਕੈ ਸਬਦ ਵਿਚਾਰ ਆਇਆ ਉਹ ਪ੍ਰਵਾਨ ਹੈ ਜੇ ਕੁਲ ਕਾ ਕਰੇ ਉਧਾਰ ਅੱਗੇ ਜਾਤ ਨ ਪੁੱਛਿਆ ਕਰਨੀ ਸੌਦਾ ਸਾਰ ਹੋਰ ਕੂੜ ਪੜਨਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਈ ਮਨਮੁਖ ਜਨਮ ਖਵਾਰ ਨਾਨਕ ਨਾਮ ਰਤੇ ਸੇ ਉਬਰੇ ਗੁਰ ਕਾ ਹੇਤ ਅਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੈ ਤਿਤ ਲਾਇਦਾ ਗੁਰਮੁਖਾਰ ਸੱਚਾ ਸਭਨਾ ਕਾ ਸਾਜ ਏਕ ਹੈ ਗੁਰ ਸਬਦੀ ਰਚਾ ਗੁਰੂ ਸਦਾ ਸਲਾਈਐ ਸਭ ਤਿਸ ਦੇ ਜਚਾ ਜਿਉ ਨਾਨਕ ਆਪ ਨਚਾਇਦਾ ਤਿਵਹੀ ਕੋ ਨਚਾ ਸੁਧ ਮਾਰੂਵਾਰ ਮਹੱਲਾ ਪੰਜਵਾ ਡਖਣੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂ ਚਉ ਸੱਜਣ ਵੈਡਿਆ ਡੇਈ ਸਿਰ ਸੁਤਾਰੇ ਨੈਣ ਮਹਿੰਦੇ ਤਰਸਦੇ ਕਦ ਪੱਸੀ ਦੀਦਾਰ ਮਹੱਲਾ ਪੰਜਵਾ ਨੀਹੋ ਮਹਿੰਜਾ ਤਉ ਨਾਲ ਵਿਆਹ ਨੇਹ ਕੂੜਾਵੇ ਦੇਖ ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਦੇਖ ਮਹੱਲਾ ਪੰਜਵਾ ਉਠੀ ਝਾਲੂ ਕੰਤੜੇ ਹੋ ਪੱਸੀ ਤਉ ਦੀਦਾਰ ਕਾਜਲ ਹਾਤ ਮੋਲ ਰਸ ਬਿਨ ਪਸੇ ਹਬ ਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖੀ ਤੋ ਥਾਟ ਸਿਰਜ ਸੰਸਾਰਿਆ ਹਰਿ ਆਗਿਆ ਹੋਏ ਬੇਦ ਪਾਪ ਪੁਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨਵਖੰਡ ਪ੍ਰਿਥਵੀ ਸਾਜ ਹਰ ਰੰਗ ਸਵਾਰਿਆ ਵੇਕੀ ਜੰਤੂ ਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨ ਜਾਣੈ ਕੋਏ ਸੱਚ ਸਿਰਜਣ ਹਾਰਿਆ ਤੂ ਜਾਣੈ ਸਭ ਵਿਦ ਆਪੇ ਗੁਰਮੁਖ ਨਿਸਤਾਰਿਆ ਡਖਣੇ ਮਹੱਲਾ ਪੰਜਵਾ ਜੇ ਤੂੰ ਮਿੱਤਰ ਸਾਡੜਾ ਹਿਕ ਭੋਰੀ ਨਾ ਵੇ ਛੋੜੇ ਜਿਉ ਮਹਿੰਜਾ ਤਉ ਮੋਹਿਆ ਕਦ ਪੱਸੀ ਜਾਨੀ ਤੋਹੇ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਹੇ ਕੰਤਾ ਤੂੰ ਸੋ ਸੇਜੜੀ ਮੈਡਾ ਹੱਬੋ ਦੁਖ ਲਾਹੇ ਮਹੱਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵਿਛੋੜਾ ਹਉ ਮੈਂ ਰੋਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗਮ ਦਇਆਲ ਬੇਅੰਤ ਤੇਰੀ ਕੀਮਤ ਕਹਿ ਕੌਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਗਲ ਰਹਾਉਣ ਤੁਧ ਅਪੜ ਕੋਈ ਨਾ ਸਕੈ ਤੂ ਅਬਿਨਾਸੀ ਜਗ ਉਧਾਰਨ ਤੁਧ ਥਾਪੇ ਚਾਰੇ ਜੋਗ ਤੂ ਕਰਤਾ ਸਗਲ ਧਰਨ ਤੁਧ ਆਵਣ ਜਾਣਾ ਕੀਆ ਤੁਧ ਲੇਪ ਨ ਲੱਗੈ ਤ੍ਰਿਣ ਜਿਸ ਹੋਵੈ ਆਪ ਦਇਆਲ ਤਿਸ ਲਾਵੈ ਸਤਗੁਰ ਚਰਨ ਤੂ ਹੋਰ ਤੋ ਪਾਇ ਨ ਲਭਈ ਅਬਿਨਾਸੀ ਸ੍ਰਿਸ਼ਟ ਕਰਨ ਡਖਣੇ ਮਹੱਲਾ ਪੰਜਵਾ ਜੇ ਤੂੰ ਬੱਤਹਿ ਅੰਗਣੇ ਹਬ ਤਰਤ ਸੁਹਾਵੀ ਹੋਏ ਇਕ ਕੰਤੈ ਬਾਹਰੀ ਮੈਡੀ ਬਾਤ ਨਾ ਪੁੱਛੈ ਕੋਇ ਮਹੱਲਾ ਪੰਜਵਾ ਹੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮਾਲੇ ਪਹੀ ਨਾ ਮੰਨੈ ਬਿਰਥੜਾ ਜੋ ਘਰ ਆਵੇ ਚੱਲ ਮਹੱਲਾ ਪੰਜਵਾ ਸੇਜ ਵਿਛਾਈ ਕੰਤਕੂ ਕੀਆ ਹਬ ਸੀਗਾਰ ਇਤੀ ਮੰਝ ਨਾ ਸਮਾਵੀ ਜੇ ਗਲ ਪਹਿਰਾ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੂਨ ਨਾ ਆਵਹੀ ਤੂੰ ਹੁਕਮੀ ਸਾਜੈ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਝੈ ਧਿਆਵਹੀ ਤੂੰ ਸਭ ਮਹਿ ਵਰਤੈ ਆਪ ਕੁਦਰਤ ਦੇਖਾਵਹੀ ਤੇਰੀ ਭਗਤ ਭਰੇ ਭੰਡਾਰ ਤੋਟ ਨਾ ਆਵਹੀ ਇਹ ਰਤਨ ਜਵੇਹਰ ਲਾਲ ਕੀਮ ਨਾ ਪਾਵਹੀ ਜਿਸ ਹੋਵੈ ਆਪ ਦਇਆਲ ਤਿਸ ਸਤਗੁਰ ਸੇਵਾ ਲਾਵਹੀ ਤਿਸ ਕਦੇ ਨਾ ਆਵੈ ਤੋਟੇ ਜੋ ਹਰ ਗੁਣ ਗਾਵਹੀ ਡਖਣੇ ਮਹੱਲਾ ਪੰਜਵਾ ਜਾਮ ਉਪਸੀ ਅਠਵੇਂ ਪ੍ਰੀ ਮਹੀ ਜੈ ਨਾਲੇ ਹੱਬੇ ਦੁਖ ਉਲਾਹਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰ ਖੜਾ ਪਿਰਿਏ ਤੂੰ ਜਾਣ ਵਹਿਜਾ ਸਾਉ ਜੋਈ ਸਾਈ ਮੋਹ ਖੜਾ ਮਹੱਲਾ ਪੰਜਵਾ ਕਿਆ ਗਾਲ ਆਇਓ ਪੂਛ ਪਰ ਵੇਲ ਨਾ ਜੋਹੇ ਕੰਤ ਤੂੰ ਨਾਨਕ ਫੁੱਲਾ ਸੰਦੀ ਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮਹਿ ਵਰਤੰਤਾ ਤੂੰ ਆਪੇ ਠਾਗੁਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਦੀ ਸਦੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ ਇਹੋ ਆਵਾ ਗਵਣ ਰਚਾਇਓ ਕਰ ਚੋਜ ਦੇਖੰਤਾ ਤਿਸ ਬਾਹੜ ਗਰਭ ਨਾ ਭਾਵਹੀ ਜਿਸ ਦੇਵਹਿ ਗੁਰਮੰਤਾ ਜਿਉ ਆਪ ਚਲਾਵੈ ਤਿਉ ਚਲਦੇ ਕਿਛ ਵਸ ਨਾ ਜਨਤਾ ਡਖੜੇ ਮਹੱਲਾ ਪੰਜਵਾ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਰੇਰ ਵੇਖੇ ਛਿੱਟੜ ਥੀਬ ਦੋ ਜਾਂ ਵਿਖੇ ਸੰਦੋ ਪੇਰ ਮਹੱਲਾ ਪੰਜਵਾ ਸੱਚ ਜਾਣੈ ਕਜ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਤ ਸੜੀ ਮੰਝ ਨੈਣੂ ਬਿਆ ਢਲ ਪੱਬਣ ਜੋ ਜੁਮਿਓ ਮਹੱਲਾ ਪੰਜਵਾ ਪੂਰੇ ਪੂਰੇ ਰੂਹੜੇ ਸੇਵੇ ਦੇ ਆਲ ਮੁੱਦਤ ਪਈ ਚਿਰਾਣੀਆ ਫਿਰ ਕੱਡੂ ਆਵੇ ਰੋਤੇ ਪੌੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣ ਹੈ ਦੂਰ ਤੂੰ ਵਰਤਹਿ ਜਾਹਰਾ ਤੂੰ ਸਭ ਘਟ ਭੋਗੈ ਆਪ ਤੁਧ ਲੇਪ ਨਾ ਲਾਹਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਦਾਤੇ ਨਰ ਹਰਾ ਕਿਆ ਆਰਾ ਦੇ ਜੇਵਾ ਇੱਕ ਤੂੰ ਅਵਨਾਸੀ ਅਪਰਪਰਾ ਜਿਸ ਮੇਲਾ ਸਤਗੁਰ ਆਪ ਤਿਸ ਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਾਰਿ ਨਾਨਕ ਜਨ ਤੇਰਾ ਡਖਣੇ ਮਹੱਲਾ ਪੰਜਵਾ ਗਾੜੜੜਾ ਤ੍ਰਿਣ ਛਾਇਆ ਗਾਹਲ ਜਲਿਓ ਪਾਹੇ ਜਿਨ੍ਹਾਂ ਭਾਗ ਮਥਾੜੈ ਤੈਨੂੰ ਉਸਤਾਦ ਪਨਾਹੇ ਮਹੱਲਾ ਪੰਜਵਾ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਨ ਮੌਜੂਦ ਬਾਝੋ ਸਤਗੁਰ ਆਪਣੇ ਬੈਠਾ ਝਾਕ ਦਰੂਦ ਮਹੱਲਾ ਪੰਜਵਾ ਨਾਨਕ ਪੁਸਰੀ ਆਪ ਕਾਇਆ ਪਾਇਆ ਥਾਲੈ ਮਾਹੇ ਜਿਨਨੀ ਗੁਰੂ ਮਨਾਇਆ ਰਾਜ ਰਜ ਸੇਈ ਖਾਏ ਪੌੜੀ ਤੁਧ ਜਗ ਮੈਂ ਖੇਲ ਦਚਾਇਆ ਵਿੱਚ ਹਉਮੈ ਪਾਇਆ ਏਕ ਮੰਦਰ ਪੰਜ ਚੋਰ ਹੈ ਨਿਤ ਕਰਹਿ ਬੁਰਿਆਇਆ ਦਸ ਨਾਰੀ ਇੱਕ ਪੁਰਖ ਕਰ ਦਸੇ ਸਾਧ ਲੋਭਾਇਆ ਏਨ ਮਾਇਆ ਮੋਹਣੀ ਮੋਹਿਆ ਨਿਤ ਫਿਰੈ ਪਰਮਾਇਆ ਹਾਠਾ ਧੋਵੈ ਕੀਤਿਓ ਸਿਵ ਸਖਤ ਵਰਤਾਇਆ ਸਿਵ ਅੱਗੇ ਸਕਤੀ ਹਾਰਿਆ ਏਵੈ ਹਰ ਭਾਇਆ ਇਕ ਵਿਚੋ ਹੀ ਤੁਧ ਰਖਿਆ ਜੋ ਸਤ ਸੰਗ ਮਿਲਾਇਆ ਜਲ ਵਿਚੋ ਬਿੰਬ ਉਠਾਲਿਓ ਜਲ ਮਾਇ ਸਮਾਇਆ ਦਖਣੇ ਮਹੱਲਾ ਪੰਜਵਾ ਆਗਾਹ ਕੂਤਰਾਗੇ ਪਿੱਛਾ ਫੇਰ ਨ ਮੋਹਡੜਾ ਨਾਨਕ ਸਿਜ ਅਵੇਹਾ ਵਾਰ ਬਹੁ ਨ ਹੋਵੀ ਜਨਮੜਾ ਮਹੱਲਾ ਪੰਜਵਾ ਸੱਜਣ ਵੈਡਾ ਚਾਇਆ ਹਬ ਕਹੀ ਦਾ ਮਿਤ ਹੱਬੇ ਜਾਣਨ ਆਪਣਾ ਕਹੀ ਨ ਠਾਹੇ ਚਿਤ ਮਹੱਲਾ ਪੰਜਵਾ ਗੁਜੜਾ ਲਗਮ ਲਾਲ ਮੱਥਾ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿਥੈ ਪਿਰੀਏ ਨਾਨਕ ਜੀ ਤੂ ਉਠਿਆ ਪੌੜੀ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੂੰ ਸਭ ਕੀ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨ ਆਵੀ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਸ਼ ਵਾਰਿਆ ਜਾ ਤੁਧ ਭਾਵੰਦਾ ਟਖੜੇ ਮਹੱਲਾ ਪੰਜਵਾ ਦੇਖਣ ਕੂ ਮੁਸਤਾਕ ਮੁਖ ਕਿਜੇ ਹਾਤੋ ਧਣੀ ਹਿਰਦਾ ਕਿਤੈ ਹਾਲ ਜਾ ਡਿਠੁ ਤਾ ਮਨ ਧਰਾਪਿਆ ਮਹੱਲਾ ਪੰਜਵਾ ਦੁਖਿਆ ਦਰਦ ਕਣੇ ਵੇਦਨ ਜਾਣੇ ਤੂ ਤਣੀ ਜਾਣਾ ਲਖ ਪਵੇ ਫਿਰੀ ਦਿਖੰਦੋ ਤਾ ਜੀਵ ਸਾ ਮਹੱਲਾ ਪੰਜਵਾ ਤਹਦੀ ਜਾਏ ਕਰਾਰੇ ਵਾਹਣ ਵਹੰਦੇ ਮੈਂ ਡਿਠਿਆ ਸੇਈ ਰਹੇ ਅਮਾਨ ਜਿਨ੍ਹਾਂ ਸਤਿਗੁਰੂ ਭੇਟਿਆ ਪੌੜੀ ਜਿਸ ਜਨ ਤੇਰੀ ਭੁਖ ਹੈ ਤਿਸ ਦੁਖ ਨਾ ਵਿਆਪੈ ਜਿਨ ਜਨ ਗੁਰਮੁਖ ਬੁਝਿਆ ਸੋ ਚੌਹ ਕੁੰਡੀ ਜਾਪੈ ਜੋ ਨਰ ਉਸ ਕੀ ਸਰਣੀ ਭਰੈ ਤਿਸ ਕੰਬਹਿ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜਿਨ ਹਰਿ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਹਰ ਜਿਉ ਤੂ ਸਭਨਾ ਕਾ ਮਿਤ ਹੈ ਸਭ ਜਾਣ ਹੈ ਆਪੈ ਐਸੀ ਸੋਭਾ ਜਨੈ ਕੀ ਜੇਵੜ ਹਰ ਪ੍ਰਤਾਪੈ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ ਡਖਣੇ ਮਹੱਲਾ ਪੰਜਵਾ ਜਿੰਨਾ ਪਿਛੈ ਹੋ ਗਈ ਸੇ ਮੈਂ ਪਿਛੈ ਵੀ ਰਵਿਆਸ ਜਿੰਨਾ ਕੀ ਮੈਂ ਆਸੜੀ ਤਿਨਾ ਮਹੀਜੀ ਆਸ ਮਹੱਲਾ ਪੰਜਵਾ ਗਿੱਲੀ ਗਿੱਲੀ ਰੋਡੜੀ ਭੌਦੀ ਭਾਗ ਭਾਵ ਆਏ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਏ ਮਹੱਲਾ ਪੰਜਵਾ ਡਿਠਾ ਮਜਾਏ ਖਾਲੀ ਕੋਏ ਨ ਜਾਣੀਐ ਤੈ ਸਕੀ ਭਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹੋ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ ਪ੍ਰਭ ਮੇਰਾ ਥਿਰਥਾਵਰੀ ਹੋਰ ਆਵੈ ਜਾਵੈ ਸੋ ਮੰਗਾ ਦਾਨ ਗੋਸਾਈਆ ਜਿਤ ਭੁਖ ਲਹਿ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਢੀ ਕਉ ਮਹਲ ਬੁਲਾਵੇ ਪ੍ਰਭ ਦੇਖ ਦਿਆ ਦੁਖ ਭੁਖ ਗਈ ਢਾਢੀ ਕਉ ਮੰਗਣ ਚਿਤ ਨਾ ਆਵੇ ਸਭੇ ਇਛਾ ਪੂਰੀਆ ਲਗ ਪ੍ਰਭ ਕੈ ਪਾਵੇ ਹਉ ਨਿਰਗੁਣ ਢਾਢੀ ਬਖਸਿਓ ਪ੍ਰਭ ਪੁਰਖ ਵੇਦ ਆਵੇ ਡਖੜੇ ਮਹੱਲਾ ਪੰਜਵਾ ਜਾ ਛੁੱਟੇ ਤਾਂ ਖਾਕ ਤੂੰ ਸੁਣੀ ਕੰਤ ਨਾ ਜਾਣਹੀ ਦੁਰਜਨ ਸੇਤੀ ਨੇਹੋ ਤੂੰ ਕੈ ਗੁਣ ਹਰ ਰੰਗ ਮਾਣਹੀ ਮਹੱਲਾ ਪੰਜਵਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨ ਬਿੰਦ ਤਿਸ ਸਿਓ ਕਿਉ ਮਨ ਰੂਸੀਐ ਜਿਸ ਹੈ ਚਿੰਦ ਮਹੱਲਾ ਪੰਜਵਾ ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ ਨਾਨਕ ਬਿਨ ਆਵੇ ਆਲੂਦਿਆ ਜਿੱਤੀ ਹੋਰ ਖਿਆਲ ਪਵੜੀ ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਧ ਮਾਰ ਨਿਵਾੜਾ ਗੁਰ ਭੌਜਲ ਭਾਰ ਲੰਘਾਇਆ ਜਿੱਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਇਨ ਤੈ ਲਗਦੀਆ ਦਾ ਖਿੰਜੋ ਤਾੜਾ ਜੋ ਇਛੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰ ਨਾਨਕ ਤੁਠਾ ਭਾਏ ਰਹੋ ਹਰ ਵਸਦਾ ਨੇੜਾ